ਰਾਗ ਗੌੜੀ ਪੂਰਬੀ ਭਾਵਨ ਅਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਾਵਨ ਅਛਰ ਲੋਕ ਤਰੈ ਸਭ ਕਿਛ ਇਨਹੀ ਮਾਹੇ ਇਹ ਅਖਰ ਖਿਰ ਜਾਣਗੇ ਕੋਈ ਅਖਰ ਇਨ ਨਾ ਨਾਹੇ ਬਾਮਨ ਅਛਰ ਲੋਕ ਤਰੈ ਸਭ ਕਿਛ ਇਨਹੀ ਮਾਹੇ ਕਬੀਰ ਸਭ ਤੋਂ ਪਹਿਲਾਂ ਭਗਤ ਹੋਇਆ ਜਦੋਂ ਤੋਂ ਗੁਰਬਾਣੀ ਸਾਡੇ ਕੋਲ ਆਈ ਹੈ ਸੰਸਾਰ ਕੋਲ ਕਬੀਰ ਉਹਨਾਂ ਚ ਪਹਿਲੇ ਭਗਤ ਭਗਤ ਕਾਲ ਦੇ ਭਗਤਾਂ ਚੋਂ ਸਭ ਤੋਂ ਪਹਿਲਾਂ ਸੋਝੀ ਕਬੀਰ ਨੂੰ ਆਈ ਗੁਰਬਾਣੀ ਦੀ ਸਮਝ ਕਬੀਰ ਨੂੰ ਆਈ ਹੈ ਇਸ ਮਤ ਦੀ ਗੁਰਮਤ ਦੀ ਸਮਝ ਕਬੀਰ ਨੂੰ ਆਈ ਹੈ ਇਸ ਬਾਰੇ ਗੁਰ ਬਾਣੀ ਦੇ ਵਿੱਚ ਸ਼ਬਦ ਦਰਜ ਹੈ ਆਪਾਂ ਨੂੰ ਤਾਂ ਪਤਾ ਸਾਰਿਆਂ ਨੂੰ ਪਰ ਆਮ ਸੰਗਤ ਨੂੰ ਆਮ ਪਤਾ ਨਹੀਂ ਵਿਦਵਾਨ ਨੂੰ ਇਸ ਗੱਲ ਦਾ ਕਿਉਂ ਉਹ ਬਾਣੀ ਨੂੰ ਥਰੋਲੀ ਨਹੀਂ ਪੜਦੇ ਜਿਸ ਤਰੀਕੇ ਨਾਲ ਬਾਣੀ ਪੜ੍ਹਨ ਨੂੰ ਕਿਹਾ ਗਿਆ ਸੀ ਉਸ ਤਰੀਕੇ ਨਾਲ ਜ਼ਿੰਮੇਵਾਰੀ ਨਾਲ ਕਿਸੇ ਨੇ ਪੜੀ ਹੋਈ ਨਹੀਂ ਜੇ ਬੜੀ ਐਸ ਤਰੀਕੇ ਨਾਲ ਬੜੀ ਹੈ ਜਿਵੇਂ ਅਸੀਂ ਰੇਲ 'ਚ ਸਫ਼ਰ ਕਰਦੇ ਹਾਂ ਬਹੁਤ ਕੁਝ ਲੰਘ ਜਾਂਦਾ ਕੋਈ ਪਤਾ ਨਹੀਂ ਕੀ ਲੰਘ ਗਿਆ ਖੰਡ ਪਾਠ ਕੀਤੇ ਨੇ ਤੇਜ ਪੜੀ ਹੈ ਕੀ ਪੜ ਗਏ ਵੀ ਨਹੀਂ ਪਤਾ ਚਲੇ ਤਾਂ ਗਏ ਅਸੀਂ ਸਾਰਾ ਰਸਤਾ ਤਾਂ ਤੈਅ ਕਰ ਲਿਆ ਇੱਥੋਂ ਕਲਕੱਤੇ ਤੱਕ ਪਹੁੰਚ ਗਏ ਪਰ ਕੋਈ ਪਤਾ ਨਹੀਂ ਰਾਜ ਕੀ ਸੀ ਪੈਦਲ ਤੁਰ ਕੇ ਜਾਣਾ ਹੁੰਦਾ ਹੈ ਦੇਖ ਕੇ ਜਾਣਾ ਹੁੰਦਾ ਹੈ ਜਗਾ ਜਗਾ ਰੁਕ ਕੇ ਜਾਣਾ ਹੁੰਦਾ ਹੈ ਇੱਕ ਰੇਲ ਦੇ ਵਿੱਚ ਤੇ ਹਵਾਈ ਜਹਾਜ਼ ਜਾਣਾ ਹੁੰਦਾ ਦੋਹਾਂ ਦੇ ਵਿੱਚ ਫਰਕ ਹੈ ਰਸਤੇ ਦਾ ਕੋਈ ਗਿਆਨ ਨਹੀਂ ਭਗਤ ਜੀ ਕਹਿ ਰਹੇ ਸੀ ਕਿ ਗੁਰਦੀਦੀ ਵਸਤ ਕਬੀਰ ਕੋ ਲੈ ਹੋ ਬਸ ਸੰਭਾਲ ਕਬੀਰ ਦੀਦੀ ਸੰਸਾਰ ਕੋ ਸੰਸਾਰ ਨੂੰ ਕਬੀਰ ਨੇ ਇਹ ਸੋਝੀ ਦਿੱਤੀ ਹੈ ਇਹ ਵਸਤ ਦਿੱਤੀ ਹੈ ਇਹ ਰਸਤਾ ਪਹਿਲਾਂ ਕਬੀਰ ਨੇ ਡਾਇਗਨੋਸ ਕੀਤਾ ਫਿਰ ਸੰਸਾਰ ਨੂੰ ਰਸਤਾ ਦੱਸਿਆ ਵਰਨਾ ਸਾਰੇ ਉਲਝੇ ਹੋਏ ਤੇ ਪਹਿਲਾਂ ਇਹ ਭਗਤ ਸਾਰੇ ਉਲਝੇ ਹੋਏ ਸੀ ਭਗਤ ਜੀ ਵੀ ਪਹਿਲਾਂ ਬਾਹਰ ਫੇਰਦੇ ਸੀ ਬਾਹਰ ਦੇ ਰਿਜ਼ਲਟ ਨਹੀਂ ਦਿੱਤੇ ਜਿਹੜੇ ਪਹਿਲਾਂ ਕਹੇ ਸੀ ਇਹ ਰਿਜ਼ਲਟ ਆਉਣਗੇ ਜੋ ਰਿਜ਼ਲਟ ਨਹੀਂ ਆਇਆ ਉਹਨੇ ਕਹਾ ਵੀ ਆਪਣੀ ਮਾਲਾ ਫੜ ਲੋ ਭੁੱਖੇ ਭਗਤ ਰਕੀਜਾ ਇਹ ਮਾਲਾ ਆਪਣੀ ਹੁਣ ਉਹਨਾਂ ਨੇ ਆਪਣੀ ਮਤ ਬਚਾਉਣ ਵਾਸਤੇ ਮਾਲਾ ਵਾਲਿਆਂ ਨੇ ਇਹਦੇ ਅਰਥ ਬਦਲ ਵੀ ਜੀ ਭੁੱਖਾ ਭਗਤੀ ਨਹੀਂ ਕਰ ਸਕਦਾ ਉਹਨਾਂ ਨੂੰ ਪੁੱਛੇ ਕੋਈ ਭੁੱਖਾ ਲਫ਼ਜ਼ ਸਰੀਰ ਨਾਲ ਆਉਂਦਾ ਹੁੰਦਾ ਸਰੀਰ ਨੂੰ ਭੁੱਖ ਨਹੀਂ ਹੁੰਦੀ ਸਰੀਰ ਨੂੰ ਲੋੜ ਹੁੰਦੀ ਹੈ ਸਰੀਰ ਦੀਆਂ ਲੋੜਾਂ ਨੇ ਭੁੱਖ ਤਾਂ ਮਨ ਨੂੰ ਹੈ ਭੁੱਖ ਦਾ ਕੋਈ ਇਲਾਜ ਹੈ ਨਹੀਂ ਭੁੱਖਿਆ ਭੁੱਖ ਨਾ ਉਤਰਾ ਹੁਣ ਜੇ ਸਰੀਰ ਦੀ ਭੁੱਖ ਹੈ ਦੇਖੋ ਭਲਾ ਕਿਵੇਂ ਨਹੀਂ ਉਤਰਦੀ ਜੇ ਗੱਲ ਸਰੀਰ ਦੀ ਭੁੱਖ ਹੈ ਕਿਵੇਂ ਨਹੀਂ ਉਤਰਦੀ ਕਿ ਖਾ ਲੂਗਾ ਰੋਟੀ ਜਾਨਵਰ ਕਿੰਨੇ ਪੱਠੇ ਖਾ ਲੂਗਾ ਆਖਰ ਛੱਡਣਾ ਪੈਂਦਾ ਵਿਚਾਲੇ ਨੂੰ ਗੁਰਬਾਣੀ ਕਹਿੰਦੀ ਹੈ ਭੁੱਖਿਆ ਭੁੱਖ ਨੂੰ ਉਤਰ ਭੁੱਖ ਨੂੰ ਸਰੀਰ ਨਾਲ ਜਾਂ ਜੋੜ ਲਿਆ ਵਿਦਿਆ ਦੀ ਅਵਿਦਿਆ ਬ੍ਰਹਮ ਵਿਦਿਆ ਦੀ ਅਵਿਦਿਆ ਬਣਾਤੀ ਉਹ ਅਵਿਦਿਆ ਕਹਿੰਦੇ ਇਹ ਅਵਿਦਿਆ ਸਾਡੀ ਭਾਸ਼ਾ ਸਾਰੀ ਵਿਦਿਆ ਕਾਲਜਾਂ ਸਕੂਲਾਂ 'ਚ ਪੜਾਈ ਜਾਂਦੀ ਸਾਰੀ ਉਹ ਵਿਦਿਆ ਅਵਿਦਿਆ ਦੀ ਵਜ੍ਹਾ ਨਾਲ ਬਾਣੀ ਦਾ ਅਰਥ ਖਰਾਬ ਹੋ ਗਿਆ ਵਾਦੋ ਅਵਿਦਿਆ ਕੀਨ ਬਵੇਕ ਦੀਪ ਬਲੀਨ ਬਵੇਕ ਬੁੱਧੀ ਹੋਈ ਨਾਸ ਹੋ ਗਈ ਸੰਸਾਰ ਦੀ ਬੋਲੀ ਜਿਹੜੀ ਬ੍ਰਹਮ ਗਿਆਨ ਦੀ ਸੀ ਉਹ ਸੰਸਾਰੀਆਂ ਨੇ ਉਹਦੇ ਤੇ ਕਬਜ਼ਾ ਕਰ ਲਿਆ ਆਪਣੇ ਅਰਥ ਕਰ ਲਿਆ ਜਿਵੇਂ ਚਾਰਨ ਅੰਦਰਲੇ ਸਰੀਰ ਦੇ ਨੇ ਉਹ ਸ਼ਕਤੀ ਜਿਹਦੇ ਨਾਲ ਪੈਰ ਗਾਂ ਡੰਗ ਪੜਦੇ ਨੇ ਤੁਰਦੇ ਨੇ ਉਹ ਸ਼ਕਤੀ ਜਿਹਦੇ ਨਾਲ ਪੈਰ ਦੀ ਉਂਗਲੀਆਂ ਹਿਲਦੀਆਂ ਨੇ ਚੜ੍ਹਨ ਦਾ ਅਰਥ ਪਾਰਟ ਵੀ ਹੁੰਦਾ ਹਿੱਸਾ ਵੀ ਹੁੰਦਾ ਚੜ੍ਹਨ ਦਾ ਮਤਲਬ ਹਿੱਸਾ ਵੀ ਹੈ ਅਸੀਂ ਜਿਹੜੇ ਕਦਮ ਅਸਲ ਦੇ ਵਿੱਚ ਪੁੱਟਦੇ ਹਾਂ ਉਹਨੂੰ ਚੜ੍ਹਨ ਕਹਿੰਦੇ ਨੇ ਜਿੱਦੇ ਅਸੀਂ ਗਿਆਨ ਦੇ ਕਦਮ ਗਾਹ ਤੁਰਦੇ ਹਾਂ ਚਰਨ ਨੇ ਜਿਹੜੇ ਗੁਣ ਧਾਰਨ ਕਰਦੇ ਉਹ ਚਰਨ ਨੇ ਜਿਹੜੇ ਗੁਰ ਕੇ ਚਰਨ ਨੇ ਜਿਹੜੇ ਸਾਡਾ ਗਿਆਨ ਕਾ ਵੱਧਦਾ ਕਾ ਵੱਧਦਾ ਉਹ ਚਰਨ ਨੇ ਉਹਨੂੰ ਗੁਰ ਕੇ ਚਰਨ ਕਹਿੰਦੇ ਨੇ ਗੁਰ ਕੇ ਚਰਨਾਂ ਨੂੰ ਕਿਸੇ ਬੰਦੇ ਦੇ ਪੈਰ ਬਣਾਤਾ ਤੇ ਬਿਰਲਾ ਕੀ ਸੀ ਗੁਰਬਾਣੀ ਜੋ ਕੀ ਬਿਰਲਾ ਸੀ ਕੁਝ ਵੀ ਨਹੀਂ ਕਰ ਹੱਥ ਹੁੰਦੇ ਨੇ ਕਰ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਕੁਝ ਕਰਨ ਦੀ ਸ਼ਕਤੀ ਹੈ ਉਹਦੀ ਸ਼ਕਤੀ ਹੈ ਹੱਥ ਵਿੱਚ ਹੱਥ ਕੁਝ ਕਰਦਾ ਸ਼ਕਤੀ ਕਰਦੀ ਹੈ ਸ਼ਕਤੀ ਨਾ ਹੋਵੇ ਤਾਂ ਕਬਰ ਹੱਥ ਕੁਝ ਕਰੂਗਾ ਇਹ ਹੱਥ ਹੈ ਕਰਨ ਵਾਲੀ ਸ਼ਕਤੀ ਦਾ ਨੋਕਰ ਹੈ ਸ਼ਕਤੀ ਛੜਤੀ ਹੱਥ ਲੈ ਲਿਆ ਹੱਥ ਹਰ ਕੋਬੜ ਕੋ ਬਣਾਉਂਦੇ ਇਹ ਮੂਰਖ ਵਿਦਵਾਨਾਂ ਦੀ ਗੱਲ ਹੈ ਤਾਂ ਮੂਰਖ ਹੈ ਵਿਦਵਾਨਾਂ ਨੂੰ ਮੂਰਖ ਪੰਡਤ ਹਕਮਤ ਹੁਜਤ ਵਿਦਵਾਨ ਮਹਾਮੂਰਖ ਨੇ ਸਾਰੇ ਹੁਣ ਵਾਲੇ ਵੀ ਪਹਿਲਾਂ ਵੀ ਵਿਦਵਾਨ ਹੁੰਦਾ ਹੀ ਮੂਰਖ ਹੈ ਜੇ ਵਿਦਵਾਨ ਮੂਰਖ ਨਾ ਹੁੰਦਾ ਗੁਰਬਾਣੀ ਦਾ ਅਰਥ ਲੱਭ ਲੈਂਦੇ ਔਰ ਫਿਰ ਵਿਦਵਾਨ ਫਿਰ ਦੂਆ ਝਗੜਾ ਕਰਦੇ ਨੇ ਮੂਰਖ ਝਗੜਾ ਕਰਦੇ ਹੁੰਦੇ ਨੇ ਗੁਰਮੁਖ ਗੁਰਸਿੱਖ ਇਕੱਠੇ ਬੈਠ ਕੇ ਵਿਚਾਰ ਕਰਦੇ ਹੁੰਦੇ ਨੇ ਵਿਦਵਾਨ ਆਪਣਾ ਸਟੈਂਡ ਨਹੀਂ ਛੱਡਦੇ ਚਾਹੇ ਉਹ ਮਨ ਵੀ ਜਾਣ ਵੀ ਅਸੀਂ ਗੱਲ ਤਾਂ ਫੇਰ ਵੀ ਨਹੀਂ ਸਟੈਂਡ ਛੱਡਦੇ ਮੰਨਣ ਦੇ ਬਾਵਜੂਦ ਯਾਨੀ ਸਮਝ ਲੈਣ ਦੇ ਬਾਵਜੂਦ ਵੀ ਮੈਂ ਗੱਲ ਤਾਂ ਫਿਰ ਵੀ ਆਪਣਾ ਸਟੈਂਡ ਨਹੀਂ ਛੱਡਦੇ ਉਹ ਵਿਦਵਾਨ ਨੇ ਸੰਤ ਦਾ ਵਿਦਵਾਨਾਂ ਦੇ ਵੀ ਚੇਲੇ ਹੀ ਨੇ ਵਿਚਾਰੇ ਕਿ ਜੋ ਗ੍ਰੰਥ ਲਿਖੇ ਨੇ ਵਿਦਵਾਨਾਂ ਨੇ ਲਿਖੇ ਨੇ ਇਹ ਪੜ੍ਹ ਕੇ ਸਾਖੀਆਂ ਕਹਾਣੀਆਂ ਸੁਣਾਈ ਜਾਂਦੇ ਨੇ ਇਹ ਤਾਂ ਵਿਦਵਾਨ ਵੀ ਆਪ ਨਹੀਂ ਹੋਣੇ ਤੇ ਚੇਲੇ ਨੇ ਵਿਦਵਾਨਾਂ ਦੇ ਅਜੇ ਵਿਦਵਾਨ ਉਹਨਾਂ ਨੂੰ ਕਹਿ ਸਕਦੇ ਆ ਜਿਹੜੇ ਯੂਨੀਵਰਸਿਟੀਆਂ 'ਚ ਗਾਹਾਂ ਕੇ ਉਸ ਲੈਵਲ ਦੇ ਆਦਮੀ ਨੂੰ ਵਿਦਵਾਨ ਕਿਹਾ ਜਾ ਸਕਦਾ ਬਬੂਲੀ ਪੜ੍ਹੇ ਲਿਖੇ ਨੂੰ ਕਹਿੰਦਾ ਵਿਦਵਾਨ ਕਹਿੰਦੇ ਜਿਹੜੇ ਟੌਪ ਤੇ ਖੜੇ ਨੇ ਉਹਨਾਂ ਨੂੰ ਵਿਦਵਾਨ ਕਿਹਾ ਜਾਂਦਾ ਹੈ ਪੰਡਤ ਟੌਪ ਤੇ ਖੜਾ ਸੀ ਉਹਨੂੰ ਵਿਦਵਾਨ ਕੇ ਜਿਹੜਾ ਪੜਾਉਂਦਾ ਹੈ ਬਾਬੜ ਗੁਰੂ ਹੈ ਜਗਤ ਦਾ ਭਗਤਨ ਦਾ ਗੁਰੂ ਹੈ ਭਗਤਾਂ ਨੇ ਕਿਉਂ ਨਹੀਂ ਮੰਨੇ ਕਿਉਂਕਿ ਮੂਰਖ ਹੈ ਉਹਦੀ ਤਾਂ ਵਿਵੇਕ ਦੀਪ ਮਲੀਨ ਹੋਇਆ ਹੈ ਦੂਏ ਦਾ ਮਲੀਨ ਕਰ ਦੂਗਾ ਇਹ ਪੰਡਤ ਦੇ ਅਰਥ ਕੀਤੇ ਨੇ ਸਾਡੇ ਕੋਲ ਪੰਡਤਾਂ ਤੋਂ ਅਰਥ ਕਰਾਉਣ ਦਾ ਮਤਲਬ ਕੀ ਸੀ ਪੰਡਤ ਨੂੰ ਦਾ ਮੂਰਖ ਕਿਹਾ ਹੋਇਆ ਜਿਹੜੇ ਲੋਕਾਂ ਨੇ ਪੰਡਤਾਂ ਤੋਂ ਅਰਥ ਕਰਾਏ ਉਹਨਾਂ ਦਾ ਇਰਾਦਾ ਦੇਖ ਨਹੀਂ ਸੀ ਵਿਸਰਾਲਿਆਂ ਦਾ ਇਰਾਦਾ ਦੇਖ ਨਹੀਂ ਸੀ ਨੇਕ ਇਰਾਦਾ ਹੁੰਦਾ ਤਾਂ ਖੋਜ ਦੇ ਬਾਣੀ ਖੋਜ ਐਦਾਂ ਨਹੀਂ ਹੁੰਦੀ ਹੁੰਦੀ ਵੇ ਰੇਲ 'ਚ ਬੈਠੋ ਜਿਹੜੀ ਕਿਤੇ ਬਣਾ ਖੜੇ ਕਲਕੱਤੇ ਫਿਰਿਆ ਹੋ ਰਾਹ ਖੋਜ ਲਿਆ ਤੁਸੀਂ ਕੀ ਖੋਜ ਲਿਆ ਤੂੰ ਇਹ ਖੋਜਣ ਦਾ ਤਰੀਕਾ ਨਹੀਂ ਹੈ ਖੋਜਣ ਦਾ ਤਰੀਕਾ ਇੱਕ ਕਦਮ ਦੂਆ ਤਾਂ ਪਟਣਾ ਜਾਓ ਉਹਨਾਂ ਖੋਜ ਲਿਆ ਏਰੀਆ ਦੂਆ ਕਦਮ ਤੇ ਪੁੱਟਣਾ ਹੀ ਨਹੀਂ ਜਿੰਨਾ ਚਿਰ ਉਹਦਾ ਪੂਰੀ ਸਟੱਡੀ ਨਹੀਂ ਚੱਲ ਰਹੀ ਫਿਰ ਖੋਜਿਆ ਕੀ ਲਾਲ ਖਬਰਾਂ ਕਿੱਥੋਂ ਮਿਲ ਜਾਣਾ ਜਿਵੇਂ ਪੈਰ ਪੈਰ ਤੇ ਰਤਨ ਲਾਲ ਪੈਣ ਗੁਰਬਾਣੀ ਦੇ ਮਤ ਵਿੱਚ ਰਤਨ ਜਵਾਹਰ ਮਾਨਕ ਸਾਰਿਆਂ ਦੇ ਉੱਤੇ ਦੀ ਨਿਕਲ ਗਏ ਕਬੀਰ ਨੇ ਕਿਹਾ ਸੀ ਮੋਤੀ ਮਾਰਗ ਵਿਥਰੇ ਅੰਧਾ ਰਖਿਆ ਜਾਏ ਇਹ ਤਾਂ ਸਾਰੇ ਮੋਤੀ ਮਾਰਗ ਪਏ ਨੇ ਗੁਰਬਾਣੀ ਤੋਂ ਅੰਧੇ ਉੱਤੇ ਦੀ ਨਿਕਲ ਅੰਨਿਆਂ ਨੂੰ ਚੁੱਭਦੇ ਰਹੇ ਮੋਤੀ ਪੈਰਾਂ 'ਚ ਸਾਨੂੰ ਗੱਲਾਂ ਗੁਰਬਾਣੀ ਦੀਆਂ ਚੁੱਭਦੀਆਂ ਨੇ ਉਹ ਕਹਿੰਦਾ ਇਹਨਾਂ ਨੂੰ ਪਰੇ ਕਰੋ ਪਰੇ ਹਟਾ ਦਿਓ ਅੰਧਾ ਨਿਥਿਆ ਜਾਏ ਜੋਤ ਬਿਨਾ ਜਗਦੀਸ਼ ਕੀ ਜਗਦੀਸ਼ ਕੀ ਜੋਤ ਕੀ ਹੁੰਦੀ ਹੈ ਵਿਵੇਕ ਬੁੱਧੀ ਆ ਸਾਡੇ ਕੋਲ ਜਗਦੀਸ਼ ਦੀ ਜੋਤ ਨਹੀਂ ਹੈ ਜੇ ਜਦ ਬੁੱਧ ਬਦਲੂਗੀ ਨਾ ਫਿਰ ਜਗਦੀਸ਼ ਵਾਲੀ ਜੋਤ ਆਊਗੀ ਹਾਲੇ ਤਾਂ ਸਾਡੇ ਵਾਲੀ ਜੋਤ ਹੈ ਬੁੱਧੀ ਜੋਤ ਹੁੰਦੀ ਹੈ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਉੱਤੇ ਦੀ ਲੰਗੀ ਜਾਂਦਾ ਬਚਾ ਕੇ ਪੈਰ ਰੱਖਦਾ ਵੀ ਕਿਤੇ ਕੋਈ ਥੱਲੇ ਨਾ ਆ ਜਾਏ ਆ ਹਾਲ ਤਾਂ ਸਾਡਾ ਸੀ ਮਿਲਣਾ ਨਹੀਂ ਸੀ ਕੁਰਬਾਨੀ ਜੋ ਔਰ ਉਹ ਚਾਹੁੰਦੇ ਵੀ ਸੀ ਜਿਹੜੇ ਆਗੂ ਸੀ ਨਾ ਵੀ ਸੰਗਤ ਨੂੰ ਕੁਝ ਮਿਲੇ ਨਾ ਜੇ ਮਿਲ ਜਾਂਦਾ ਕਿਸੇ ਨੂੰ ਕੁਝ ਤਾਂ ਉਹਨਾਂ ਤੇ ਵਰਦਾ ਜੇ ਨਾਨਕ ਨੂੰ ਕੁਝ ਮਿਲਿਆ ਤਾਂ ਮੁਸੀਬਤ ਉਹਨਾਂ ਨੂੰ ਖੜੀ ਕੀਤੀ ਜਿਹੜੇ ਧਰਮ ਗੁਰੂ ਬਣੇ ਬੈਠੇ ਸੀ ਜੇ ਕਬੀਰ ਨੂੰ ਕੁਝ ਮਿਲਿਆ ਮੁਸੀਬਤ ਉਹਨਾਂ ਨੂੰ ਖੜੀ ਕੀਤੀ ਜਿਹੜੇ ਧਰਮ ਗੁਰੂ ਬਣੇ ਬੈਠੇ ਸੀ ਹੁਣ ਵੀ ਇਹੀ ਚਾਹੁੰਦੇ ਨੇ ਕਿਸੇ ਨੂੰ ਮਿਲੇ ਨਾ ਮੁਸੀਬਤ ਇਹਨਾਂ ਨੂੰ ਖੜੀ ਹੋਊ ਜਿਹੜੇ ਗੋਲਕਾਂ ਦੇ ਕਾਬਜ ਹੋਏ ਨੇ ਧਰਮ ਗੁਰੂ ਨੇ ਇਹ ਸੰਤਰੇ ਡੇਰੇ ਬਣੇ ਬੈਠੇ ਨੇ ਉਹਨਾਂ ਤਾਂ ਮੁਸੀਬਤ ਖੜੀ ਹੋ ਜਾਣੀ ਹਮੇਸ਼ਾ ਮੁਸੀਬਤ ਖੜੀ ਹੁੰਦੀ ਆਈ ਹੈ ਇਸ ਕਰਕੇ ਜਦੋਂ ਵੀ ਕੋਈ ਧਰਮ ਪਿੱਛੇ ਵਾਲੇ ਜੂਨੀਅਰ ਜਿਹੜੀ ਫਿਲਾਸਫੀ ਹੁੰਦੀ ਹੈ ਉਦੋਂ ਉੱਚੀ ਫਿਲਾਸਫੀ ਆਉਂਦੀ ਹੈ ਕਿਸੇ ਧਰਮ ਦੀ ਕਿਵੇਂ ਤਰੱਕੀ ਹੁੰਦੀ ਹੈ ਧਰਮ ਵਿੱਚ ਪਿਛਲਾ ਜਿਹੜੀ ਬੰਦੇ ਖੜੇ ਹੁੰਦੇ ਨੇ ਉਹਨੂੰ ਅਪੋਜ਼ ਕਰਦੇ ਨੇ ਉਹਦਾ ਵਿਰੋਧ ਕਰਦੇ ਨੇ ਗੱਲ ਭਾਵੇਂ ਉਹਦੀ ਵਧੀਆ ਹੁੰਦੀ ਹੈ ਪਰ ਉਹਦਾ ਅਪੋਜ਼ ਇਹ ਹੁੰਦਾ ਹੈ ਇਹ ਜ਼ੁਲਮ ਹੁੰਦਾ ਹੈ ਈਸਾਈਆਂ ਨੇ ਸੂਲੀ ਕਿਉਂ ਚੜਾਇਆ ਮੁਹੰਮਦ ਸਾਹਿਬ ਨੂੰ ਤੋਂ ਕਿਉਂ ਭਜਾਇਆ ਬਾਅਦ ਦੇ ਵਿੱਚ ਆਇਆ ਉਹੀ ਧਰਮ ਪ੍ਰਚਲਿਤ ਹੋ ਜਾਂਦਾ ਪਿਛਲਾ ਚਲਾ ਜਾਂਦਾ ਪਰ ਉਸ ਵੇਲੇ ਉਹਦਾ ਅਪੋਜ ਕੀਤਾ ਜਾਂਦਾ ਇਹ ਕੁਦਰਤੀ ਗੱਲ ਹੈ ਜਜ਼ਬਾ ਨਹੀਂ ਰਬੜਦਾ ਖਿਆਲਾਤ ਨਹੀਂ ਮਿਲਦੇ ਉੱਤੇ ਅਪੋਜ਼ ਕਰਨਾ ਕੁਦਰਤੀ ਗੱਲ ਹੈ ਅਸੀਂ ਗੁਰਬਾਣੀ ਦੀ ਬਜਾਏ ਬੰਦਿਆਂ ਨਾਲ ਜੁੜ ਗਏ ਆਪਣੇ ਆਪਣੇ ਜਿਹੜੇ ਉਹਨੂੰ ਕੋਈ ਗੁਰੂ ਮੰਨੀ ਬੈਠੇ ਨੇ ਹੋ ਉਹਨਾਂ ਨੇ ਜੋ ਕੁਝ ਕਿਹਾ ਉਹ ਠੀਕ ਹੈ ਗੁਰਬਾਣੀ ਭਾਵੇਂ ਜੋ ਮਰਜੀ ਕਹਿੰਦੀ ਹੈ ਉਹਨਾਂ ਨੂੰ ਪਤਾ ਵੀ ਲੱਗੋ ਕਹਿੰਦੇ ਅਸੀਂ ਨਹੀਂ ਮੰਨਦੇ ਤੇ ਬਾਣੀ ਦਾ ਗੁਰੂ ਨਾ ਹੋਈ ਨਾ ਬਾਣੀ ਗੁਰੂ ਨਾ ਹੋਈ ਸਿਰਫ ਕਹਿਣ ਦੀਆਂ ਗੱਲਾਂ ਨੇ ਮੂਹਰ ਨਾਲ ਬਾਣੀ ਗੁਰੂ ਹੈ ਜਿਹਨਾਂ ਨੇ ਬਾਣੀ ਗੁਰੂ ਮੰਨੀ ਹੈ ਉਹ ਬਦਲ ਜਾਣਗੇ ਜਿਨ੍ਹਾਂ ਨੇ ਬਾਣੀ ਗੁਰੂ ਨਹੀਂ ਮੰਨੀ ਉਹ ਅੜ ਜਾਣਗੇ ਵਿਰੋਧ ਤਾਂ ਸ਼ਾਇਦ ਨਾ ਵੀ ਕਰਨ ਚੁੱਪ ਕਰਕੇ ਪਰ ਅੜੇ ਰਹਿਣਗੇ ਮੰਨਦੇ ਵੀ ਨਹੀਂ ਵਿਰੋਧ ਵੀ ਨਹੀਂ ਕਰਦੇ ਇਹ ਵੀ ਹੋ ਸਕਦਾ ਵੀ ਮੰਨਣ ਬਣਾ ਵਿਰੋਧ ਬਣਾ ਕਰਨ ਸਿੱਧਾ ਨੇ ਵਿਰੋਧ ਨਹੀਂ ਕੀਤਾ ਪਰ ਮੰਨਿਆ ਵੀ ਨਹੀਂ ਵਿਰੋਧ ਦਾ ਸਵਰ ਕਿਤੇ ਵੀ ਨਹੀਂ ਪੜਤ ਨੇ ਵਿਰੋਧ ਨਹੀਂ ਕੀਤਾ ਗੁਰੂ ਨਾਨਕ ਦਾ ਕੋਈ ਲਿਖਤ ਐਸੀ ਨਹੀਂ ਮਿਲਦੀ ਜਿਸ ਵਿਰੋਧ ਹੋਵੇ ਸਭ ਲੋਕਾਂ ਨਾਲ ਵਿਰੋਧ ਗਤੀ ਕਰਦੇ ਰਹੇ ਨੇ ਕੰਨ ਜੀ ਫੂਕ ਮਾਰਦੇ ਰਹੇ ਨੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਸਰਕਾਰ ਨਾਲ ਰਲੇ ਰਹੇ ਨੇ ਸਰਕਾਰ ਨਾਲ ਰਲ ਕੇ ਰਾਹ ਰੋਕਦੇ ਰਹੇ ਨੇ ਇਸ ਧਰਮ ਦਾ ਸੱਚ ਧਰਮ ਦਾ ਸਰਕਾਰ ਤੇ ਡਿਪੈਂਡ ਇਹ ਕਿਸੇ ਤੇ ਵੀ ਡਿਪੈਂਡੈਂਟ ਨਹੀਂ ਹੁੰਦਾ ਸੱਚ ਨਹੀਂ ਡਿਪੈਂਡੈਂਟ ਹੁੰਦਾ ਕਿਸੇ ਤੇ ਸੱਚ ਨੂੰ ਸੱਚ ਨੂੰ ਲੋੜ ਕੀ ਹੈ ਡਿਪੈਂਡੈਂਟ ਹੋਣ ਦੀ ਕਿਸੇ ਤੇ ਘੱਟ ਸ਼ਕਤੀ ਵਾਲਾ ਆਦਮੀ ਡਿਪੈਂਡੈਂਟ ਹੁੰਦਾ ਕਿਸੇ ਦਾ ਆਸਰਾ ਪੜਦਾ ਸੱਚ ਦੇ ਆਸਰੇ ਦਾ ਸੰਸਾਰ ਖੜਾ ਸੱਚ ਕਿਹਦੇ ਤੇ ਡਿਪੈਂਡੈਂਟ ਹੋਵੇ ਝੂਠ ਤੇ ਕਹਤੇ ਹੋਵੇ ਆਸਰਾ ਕਿਹਦਾ ਪਾੜੇ ਝੂਠ ਦਾ ਉਹਨੇ ਡੁੱਬਣੇ ਝੂਠ ਦਾ ਆਸਰਾ ਪਾੜ ਕੇ ਜੇ ਸੱਚ ਝੂਠ ਦਾ ਆਸਰਾ ਲੈ ਲਵੇ ਡੁੱਬ ਜਾਂਦਾ ਕਿਉਂ ਲਵੇ ਸੱਚ ਆਸਰਾ ਝੂਠ ਦਾ ਸੱਚ ਆਪਣੇ ਪੈਰਾਂ ਤੇ ਖੜਦਾ ਪਰਮੇਸ਼ਰ ਆਪਣੇ ਪੈਰਾਂ ਤੇ ਖੜਾ ਸਾਰੇ ਪਰਮੇਸ਼ਰ ਦਾ ਆਸਰਾ ਪਾੜਦੇ ਨੇ ਉਹ ਵੀ ਪਾੜਦਾ ਕਿਸੇ ਦਾ ਆਸਰਾ ਫਿਰ ਜਿਹੜਾ ਪਰਮੇਸ਼ਰ ਨਾਲ ਜੁੜਿਆ ਹੋਇਆ ਉਹ ਬਿਨਾ ਪਰਮੇਸ਼ਰ ਤੇ ਕਿਸੇ ਦਾ ਅਸਰ ਨਹੀਂ ਪੜਦਾ ਕੋਈ ਸਰਕਾਰ ਹੋਵੇ ਕੋਈ ਤਨਾਡ ਹੋਵੇ ਕੋਈ ਜਲਬ ਹੋਵੇ ਕੋਈ ਜਾਬਰ ਹੋਵੇ ਕੁਝ ਵੀ ਹੋਵੇ ਉਹ ਕਿਸੇ ਦਾ ਅਸਰ ਨਹੀਂ ਪਾਉਂਦਾ ਉਹਨੂੰ ਗੱਲ ਕਰੀ ਜਾਣੀ ਹੈ ਸੱਚ ਦੀ ਕੁਝ ਵੀ ਹੋਵੇ ਹਜ਼ਰ ਹੁੰਦਾ ਹੀ ਹੈ ਪਿੱਛੇ ਦੇਖੀ ਨਹੀਂ ਹਿਸਟਰੀ ਧਰਮ ਦੀ ਹਿਸਟਰੀ ਹੋਈ ਹੈ ਗੁਰੂ ਘਰ ਦੀ ਵੀ ਹਿਸਟਰੀ ਹੋਈ ਹੈ ਕਿਹੜਾ ਕਿਸੇ ਦਾ ਨੁਕਸਾਨ ਕਰਦੇ ਸੀ ਇਹ ਤਾਂ ਬੁਰੇ ਦਾ ਭਲਾ ਕਰਨ ਵਾਲੇ ਸੀ ਫਰੀਦਾ ਬੁਰੇ ਦਾ ਭਲਾ ਕਰ ਵਿੱਚ ਰੱਖਿਆ ਹੈ ਲੋਕ ਤੇ ਬੁਰੇ ਦਾ ਭਲਾ ਸਰਕਾਰਾਂ ਨਹੀਂ ਕਰਦੀਆਂ ਸਰਕਾਰਾਂ ਬੁਰੇ ਦਾ ਭਲਾ ਨਹੀਂ ਕਰਦੀਆਂ ਤੇ ਬੁਰੇ ਦਾ ਵੀ ਭਲਾ ਕਰਨ ਵਾਲਾ ਤੇ ਸਰਕਾਰ ਨੂੰ ਖਤਰਾ ਪੈਦਾ ਹੋ ਜੂਗਾ ਤੋਂ ਸਾਰੇ ਲੋਕ ਜੁੜ ਜਾਣਗੇ ਉਹਦੇ ਨਾਲ ਇਸ ਕਰਕੇ ਸੱਚ ਦਾ ਮੂੰਹ ਸਰਕਾਰਾਂ ਬੰਦ ਕਰਦੀਆਂ ਹੁੰਦੀਆਂ ਨੇ ਐਲਾਨੀਆਂ ਨਾ ਕਰਨ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਬੰਦ ਕਰਾਉਂਦੀਆਂ ਨੇ ਸਾਹਮਣੇ ਆ ਕੇ ਨਾ ਕਰਨ ਕੋਈ ਐਸੇ ਹੱਥਕੰਡੇ ਵਰਤਦੀਆਂ ਨੇ ਭਗਤ ਕਬੀਰ ਨੇ ਕਹੀ ਸੀ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਕਹਿੰਦਾ ਮੈਂ ਨਹੀਂ ਜਾਣੀ ਪਹਿਲਾਂ ਬਹੁਤ ਲੋ ਬਥੇਰਾ ਨੇ ਜਾਣੀ ਹੈ ਔਰ ਕਹਾ ਜਾਣਦੇ ਵੀ ਰਹਿਣਗੇ ਕਿਵੇਂ ਜਾਣੀਏ ਮੈਂ ਅੰਤਰ ਗਿਆਨ ਮੇਰੇ ਅੰਦਰ ਚਾਨਣ ਹੋ ਗਿਆ ਗਿਆਨ ਦਾ ਜੋਤ ਪ੍ਰਗਾਸਾ ਬੁੱਧੀ ਚ ਪ੍ਰਗਾਸ ਹੋ ਗਿਆ ਜੋਤ ਦਾ ਮਤਲਬ ਬੁੱਧੀ ਬੁੱਧੀ ਚ ਚਾਨਣ ਹੋ ਗਿਆ ਜੋਤ ਪ੍ਰਗਾਸਾ ਜਦੋਂ ਜੋਤ ਪ੍ਰਗਾਸ ਹੁੰਦਾ ਕਿਨ ਗੁਰਮੁਖ ਫਿਰ ਲੈ ਜਾਣੀ ਕੋਈ ਵੀ ਗੁਰਮੁਖ ਹੋਵੇ ਸਾਰੇ ਜਾਣ ਲੈਂਦੇ ਜਿਹੜਾ ਗੁਰਮੁਖ ਹੋ ਜਾਊਗਾ ਉਹ ਜਾਣ ਲੈਂਦਾ ਜਿਹੜਾ ਬੀਸ ਬੀਸ ਵੇ ਗੁਰਬਾਣੀ ਨੂੰ ਮੰਨੂਗਾ ਮੰਨ ਕੇ ਚੱਲੂਗਾ ਉਹ ਗੁਰਮੁਖ ਹੈ ਉਹ ਸਾਰੇ ਜਾਣ ਲੈਣਗੇ ਅਸੀਂ ਇਹ ਮੰਨਿਆ ਹੋਇਆ ਵੀ ਨਾਨਕ ਕਾਲੀ ਅਵਸਥਾ ਹੁਣ ਕਿਸੇ ਦੀ ਹੋ ਨਹੀਂ ਸਕਦੀ ਜਿਹੜੇ ਉਹ ਲੋਕ ਨੇ ਟੈਂਦੀ ਕਲਾਲੇ ਨੇ ਚੜਦੀ ਕਲਾਲੇ ਨੇ ਚੜ੍ਹਦੀ ਕਲਾ ਵਾਲੇ ਨਹੀਂ ਉਹਨੂੰ ਕਿਹਾ ਜਾ ਸਕਦਾ ਇਹ ਤਾਂ ਕਲਾ ਵਾਲੇ ਨੇ ਸਾਰੇ ਪਿਛਾ ਖਿੱਚੂ ਨੇ ਲੋਕ ਇਹ ਸਾਰੇ ਗੁਰਬਾਣੀ ਦਾ ਥੱਲੇ ਸਿੱਟਣ ਵਾਲੇ ਨੇ ਉਹਨਾਂ ਨੇ ਮੰਨ ਲਿਆ ਵੀ ਸਾਡਾ ਨਹੀਂ ਹੋ ਸਕਦਾ ਕਿਸੇ ਦਾ ਵੀ ਨਹੀਂ ਹੋ ਸਕਦਾ ਜੇ ਤੁਸੀਂ ਨਹੀਂ ਕਰ ਸਕਦੇ ਕੋਈ ਵੀ ਨਹੀਂ ਕਰ ਸਕਦਾ ਕਿਵੇਂ ਹੋ ਸਕਦਾ ਗੁਰਬਾਣੀ ਜੋ ਕਹਿੰਦੀ ਹੈ ਫਿਰ ਜੇ ਕੋਈ ਹੋ ਹੀ ਨਹੀਂ ਸਕਦਾ ਪਾਰ ਹੋ ਹੀ ਨਹੀਂ ਸਕਦਾ ਇਹਦਾ ਮਤਲਬ ਕੀ ਰਹਿ ਗਿਆ ਗੁਰਬਾਣੀ ਕੀ ਮਤਲਬ ਰਹਿ ਗਿਆ ਕਿਉਂ ਗ੍ਰੰਥ ਰਚਿਆ ਕਿਉਂ ਇਹਨਾਂ ਕੁਝ ਕੀਤਾ ਕੀ ਸਾਰਾ ਨਿਸਬਤ ਕੀਤਾ ਗੁਰੂ ਨੇ ਇੰਨਾ ਕੋ ਜਿਹੜਾ ਕੀਤਾ ਗਿਆ ਕੀ ਉਹਦਾ ਮਤਲਬ ਹੀ ਨਹੀਂ ਸੀ ਕੁਝ ਤੇ ਕਹਿੰਦੀ ਕਲਾ ਵਾਲੇ ਲੋਕ ਨੇ ਜਿਹੜੇ ਇਹ ਧਰਮ ਦਾ ਨਾਸ਼ ਕਰਨ ਵਾਲੇ ਹੁੰਦੇ ਨੇ ਕਮ ਕਮ ਇਹ ਧਰਮ ਦਾ ਨਾਸ਼ ਜ਼ਰੂਰ ਕਰਨਗੇ ਦੇਖੋ ਪੱਟ ਗੁਰੂ ਘਰ ਦੇ ਸੇਵਕ ਨੇ ਪੱਟਾਂ ਦੀ ਬਾਣੀ ਦਰਜ ਹੈ ਸੱਤਾ ਬਣ ਦੀ ਬਾਣੀ ਦਰਜ ਹੈ ਉਹੀ ਹੈ ਫਿਰ ਉਹਨਾਂ ਦੀ ਸੁੰਦਰ ਦੀ ਸਦ ਦਰਜ ਹੈ ਐਨੇ ਦਾ ਗੁਰੂ ਘਰ ਦੇ ਸੇਵਕ ਨੇ ਦਰਜ ਹੈ ਫੇਰ ਵੀ ਇਹ ਧਾਰਨਾ ਵੀ ਕੋਈ ਹੋ ਨਹੀਂ ਸਕਦਾ ਤੇ ਕੌਣ ਨੇ ਉਹ ਬਲੈਕਮੇਲਰ ਨੇ ਉਹ ਲੋਕ ਸਾਰੇ ਉਹ ਸਨਾਤਨੀ ਨੇ ਸਾਰੇ ਉਹਨਾਂ ਨੇ ਆਪ ਕੁਝ ਕਰਨਾ ਨਹੀਂ ਤੁਹਾਨੂੰ ਡਿਸਾਰਡਡ ਕਰਨਾ ਉਹਨਾਂ ਨੇ ਇੱਕ ਧਾਰਨਾ ਬਣਾਤੀ ਵੀ ਹੋ ਹੀ ਨਹੀਂ ਸਕਦਾ ਇਹ ਇਧਰ ਨੂੰ ਜਾਓ ਹੀ ਨਾ ਕੋਈ ਉਹ ਬਲੈਕਮੇਲਰ ਨੇ ਸਭ ਜਿਹੜਾ ਇਹ ਦਲੀਲ ਦਿੰਦਾ ਬਲੈਕਮੇਲ ਹੈ ਬਹੁਤ ਵੱਡਾ ਉਹ ਸਿੱਖੀ ਤੇ ਨਹੀਂ ਚਾਹੁੰਦਾ ਵੀ ਚੱਲਣ ਲੋਕ ਵੀ ਇਥੋਂ ਨਹੀਂ ਕੁਝ ਮਿਲਣਾ ਸਕੂਲ ਛੱਡ ਦੋ ਤੁਸੀਂ ਤੈ ਨਹੀਂ ਪਾਸ ਹੋਣਾ ਚੰਗੀ ਗੱਲ ਹੈ ਕਿਸੇ ਬੱਚੇ ਨੂੰ ਇਹ ਕਹਿਣਾ ਵੀ ਸਕੂਲ ਨਾ ਜਾਓ ਤੁਸੀਂ ਨਹੀਂ ਪਾਸ ਹੋਣਾ ਤੁਹਾਡੇ ਵਾਸਤੇ ਨਹੀਂ ਇਹ ਤਾਂ ਅਪਰਾਧ ਹੈ ਇਹ ਅਪਰਾਧ ਹੈ ਸਭਨਾ ਮਨ ਮਾਨਕ ਕਹਾਣ ਮੂਲ ਬਚਾਂਗੜਾ ਸਾਰਿਆਂ ਦਾ ਮਨ ਮਾਨਕਾ ਇਹ ਦਿਲ ਨੂੰ ਤੋੜਨਾ ਮਨ ਨੂੰ ਤੋੜਨਾ ਬਿਲਕੁਲ ਵੀ ਚੰਗਾ ਨਹੀਂ ਮੂਲ ਮਚਾਂਗੜਾ ਨਹੀਂ ਚੰਗਾ ਹੈ ਮਮਾ ਜਿਹੜਾ ਲੱਗਿਆ ਪੂਰੇ ਨੈਗੇਟਿਵ ਬਣਾਇਆ ਨੰਡੇ ਦੀ ਜਗ੍ਹਾ ਲੱਗਿਆ ਮਚਾਂਗੜਾ ਬਚਾਂਗਵਾ ਨਹੀਂ ਚੰਗਾ ਹੁੰਦਾ ਹੈ ਮਨ ਤੋੜਨਾ ਕਿਸੇ ਦਾ ਇਹ ਅਪਰਾਧ ਹੈ ਫਸਲਾ ਲਈ ਲਈਦਾ ਦੂਜੇ ਨੂੰ ਵੀ ਨਹੀਂ ਨਹੀਂ ਤੂੰ ਚੱਕਣ ਲੱਗਿਆ ਲਾਇਕ ਵੀ ਚੱਕ ਲੈਗਾ ਫਿਰ ਕੋਸ਼ਿਸ਼ ਕਰ ਫਿਰ ਕੋਸ਼ਿਸ਼ ਕਰ ਉਹ ਬਰੂਸ ਐਂਡ ਦੀ ਸਪਾਈਡਰ ਇੰਗਲਿਸ਼ ਦੀ ਕਹਾਣੀ ਹੈ ਚਿੜੀ ਹੈ ਚੜਦੀ ਹੈ ਦੀਵਾਰ ਤੇ ਗਰਜਾਂਦੀ ਜਾਂਦੀ ਹੈ ਚੜਦੀ ਹੈ ਗਰਜਾਂਦੀ ਜਾਂਦੀ ਹੈ ਸਤਾਰਾਂ 16 ਵਾਰ ਗਰੀਸਤਾਰ ਵੀ ਵਾਰ ਚੜ ਗਈ ਉਹ ਵੀ 16 ਵਾਰ ਲੜਾਈ ਹਾਰਿਆ ਤਾਂ 17ਵੀਂ ਵਾਰ ਕਹਿੰਦਾ ਜੇ ਇਸ ਕੀੜੀ ਤਾਂ ਨਹੀਂ ਛੱਡੀ ਤੂੰ ਕਾਹਦੇ ਛੱਡਦਾ ਦਿਲ 17ਵੀਂ ਵਾਰ ਹਮਲਾ ਕੀਤਾ ਜਿੱਤ ਗਿਆ ਇਹ ਅੰਗਰੇਜ਼ਾਂ ਦੀ ਥਿਊਰੀ ਹੈ ਹਿੰਦੁਸਤਾਨੀਆਂ ਦੀ ਕੀ ਥਿਊਰੀ ਹੈ ਨਾ ਨਾ ਨਾ ਨਾ ਤੇਰੇ ਮੈਂ ਦਾਰੀ ਮੱਥਾ ਟੱਕਣਾ ਇਹ ਕੀ ਹੈ ਇਹੀ ਹਿੰਦੂ ਮਤ ਹੈ ਗਾਹਾਂ ਨਹੀਂ ਬਦਲ ਦੇਣਾ ਇਸੇ ਨੂੰ ਹਿੰਦੂ ਮਤ ਕਹਿੰਦੇ ਨੇ ਜੇ ਕਹਾਂ ਵੱਧ ਗਏ ਸੱਚ ਇੰਦਰ ਵੀ ਇਹ ਕਹਿੰਦਾ ਜੇ ਮੈਂ ਤੋਂ ਕਹਾ ਵਰ ਗਿਆ ਮੇਰਾ ਰਾਜ ਲੈ ਲੂ ਪੜਨ ਕਹਿੰਦਾ ਜੇ ਮੈਂ ਤੋਂ ਕਹਾ ਵਰ ਗਿਆ ਮੇਰੀ ਕੁਰਸੀ ਸਾਂਭ ਲੂ ਨਾਨਕ ਕਹਿੰਦਾ ਵੀ ਕਹਾ ਵੱਧ ਖੁੱਲਾ ਪਿਆ ਮੈਦਾਨ ਉੱਚੇ ਤੇ ਉੱਚਾ ਭਗਵੰਤ ਚੜ ਜਾ ਜਨਮ ਮਰਜੀ ਉੱਚਾ ਦੇਖਾ ਬਲਾ ਕਿੰਨਾ ਚੜ ਜਾਏਗਾ ਤੂੰ ਇਹ ਗੁਰਮੁਖਾਂ ਦੀ ਗੱਲ ਹੈ ਉਹ ਗੁਰਮੁਖਾਂ ਦੀ ਗੱਲ ਹੈ ਕੋਈ ਵੀ ਗੁਰਮੁਖ ਹੋ ਸਕਦਾ ਹੈ ਗੱਲ ਮੰਨਣ ਦੀ ਹੈ ਮੰਨੇ ਕੀ ਗਤੀ ਕਹੀ ਨਹੀਂ ਜਾਂਦੀ ਉਹਦੀ ਗਤੀ ਨਹੀਂ ਦੱਸੀ ਜਾ ਸਕਦੀ ਕਿੱਥੇ ਤੱਕ ਪਹੁੰਚੇ ਕਿੰਨੀ ਛੇਤੀ ਪਹੁੰਚ ਜਵੇ ਜੇ ਕੋ ਕਹੇ ਪਿੱਛੇ ਪਸਾਇ ਨਾਨਕ ਖੁਦ ਨਹੀਂ ਕਹਿ ਰਿਹਾ ਕੋਈ ਭਗਤ ਖੁਦ ਨਹੀਂ ਕਹਿ ਰਿਹਾ ਜੇ ਕੋ ਕਹੇ ਪਿੱਛੇ ਹੈ ਉਹਦੀ ਮੌਜ ਤੇ ਹੈ ਜਿੰਨੀ ਦ੍ਰਿੜਤਾ ਨਾਲ ਖੜ ਜੂ ਪਹਿਰਾ ਦੋ ਉਨੀ ਛੇਤੀ ਪਹੁੰਚ ਜੂ ਕਿੰਨੀ ਛੇਤੀ ਕਿਸੇ ਦਾ ਮਨ ਮੰਨ ਜਾਣਾ ਕਿਸੇ ਨੇ ਮਨਾ ਲੈਣਾ ਤਾਂ ਉਹਨੂੰ ਪਤਾ ਬਣਾਉਣ ਵਾਲੇ ਕਦੋਂ ਢਿੱਲਾ ਛੁੱਟ ਜਾਣਾ ਉਦੋਂ ਗਿਰ ਜਾਣਾ ਰੱਸਾ ਚੜ੍ਹਿਆ ਹੱਥ ਮਜ਼ਬੂਤ ਹੈ ਜਿੰਨਾ ਜਰ ਪਕੜ ਉਹਦੀ ਮਜ਼ਬੂਤ ਹੈ ਛੜੀ ਜਾਊਗਾ ਜਾਂ ਢਿੱਲਾ ਪੈ ਜਾ ਥੱਲੇ ਗਿਰ ਜਾਊਗਾ ਜੇ ਰਾਜਾ ਰਾਮ ਦੀ ਕਹਾਣੀ ਕਬੀਰ ਨੇ ਜਾਣੀ ਕਿ ਹੈ ਤਾਂ ਉਹਨਾਂ ਚਿਰ ਜਾਣੀ ਕੌਣ ਮੰਨੂਗਾ ਜਿਹਨੇ ਚਿਰ ਬਿਆਨ ਨਹੀਂ ਕਰੂਗਾ ਕਹਾਣੀ ਨੂੰ ਦੱਸੂਗਾ ਜਿਹੜਾ ਕਹਿੰਦਾ ਮੈਂ ਜਾਣੀ ਹੈ ਤਾਂ ਉਹਨੇ ਦੱਸੀ ਵੀ ਹੈ ਸਾਦਾ ਉਹਨੂੰ ਸੰਤਾ ਹੋਣੀ ਹੈ ਜਾਣੀ ਦਾ ਹੈ ਤਾਂ ਦੱਸਣੀ ਹੈ ਜੇ ਜਾਣੀ ਹੈ ਤਾਂ ਦੱਸੀ ਹੈ ਸਭ ਤੋਂ ਪਹਿਲੀ ਬਾਣੀ ਭਗਤ ਕਬੀਰ ਦੀ ਹੈ ਕੋਈ ਬਾਣੀ ਬਾਕੀ ਸ਼ਬਦ ਨੇ ਸਾਰਿਆਂ ਦੇ ਕਬੀਰ ਸਭ ਤੋਂ ਪਹਿਲਾ ਭਗਤ ਹੈ ਉਹਨੇ ਇੱਕ ਬਾਣੀ ਲਿਖੀ ਹੈ ਅਸਲ ਵਿੱਚ ਬਾਣੀ ਨਹੀਂ ਕਹਾਣੀ ਲਿਖੀ ਹੈ ਕਹਾਣੀ ਸ਼ਬਦ ਨਹੀਂ ਬਿਆਨ ਕੀਤੀ ਜਾ ਸਕਦੀ ਸ਼ਬਦ ਵਿੱਚ ਕੱਲੇ ਕਹਾਣੀ ਨਹੀਂ ਬਿਆਨ ਕੀਤੀ ਜਾ ਸਕਦੀ ਜਿਹਦੀਆਂ ਬਾਣੀਆਂ ਨੇ ਕਹਾਣੀ ਉਹਦੇ ਬਿਆਨ ਕੀਤੀ ਹੋਈ ਆਨੰਦ ਸਾਹਿਬ ਦੇ ਵਿੱਚ ਆਨੰਦ ਦੀ ਕਹਾਣੀ ਹੈ ਸਾਰੀ ਸੁਖਮਣੀ ਸਾਹਿਬ ਜੀ ਮਨ ਦੇ ਵਿੱਚ ਸੁੱਖ ਕਿਵੇਂ ਪੈਦਾ ਹੋ ਸਾਰੀ ਕਹਾਣੀ ਹੈ ਅਨੰਦਰ ਸੁੱਖ ਇੱਕੋ ਹੀ ਗੱਲ ਹੈ ਮਨ ਵਿੱਚ ਸੁਖ ਹੋਣਾ ਮਨ ਆਨੰਦ ਦੇ ਵਿੱਚ ਹੋਣਾ ਗੱਲ ਦਾ ਇੱਕੋ ਹੀ ਹੈ ਇੱਕੋ ਹੀ ਕਹਾਣੀ ਹੈ ਫਿਰ ਫਰਕ ਨਹੀਂ ਕਹਾਣੀ ਤੁਹਾਨੂੰ ਲੱਗਦੀ ਹੋਊ ਚਾਹੇ ਸੁਖਮਨੀ ਸਾਹਿਬ ਹੋ ਰਿਹਾ ਤੇ ਅਨੰਦ ਸਾਹਿਬ ਹੋ ਹੈ ਨਾ ਜ਼ਰੂਰ ਬਦਲਿਆ ਹੋਇਆ ਗੱਲ ਇੱਕੋ ਹੀ ਹੈ ਕੋਈ ਫਰਕ ਨਹੀਂ ਇਸ ਕਰਕੇ ਕਹਿੰਦੇ ਬਾਣੀ ਨੂੰ ਕੋਈ ਕਹਾਣੀ ਵੀ ਕੋਈ ਆ ਕਬੀਰ ਵਾਲੀ ਵੀ ਕੋਈ ਕਹਾਣੀ ਹੈ ਸਭ ਤੋਂ ਛੋਟੀ ਸਭ ਤੋਂ ਸਟੀਕ ਗੱਲ ਜਿਹੜੀ ਕਹੀ ਹੈ ਇਹ ਆਪਾਂ ਪੜਦੇ ਕੀ ਕਹੀ ਬਾਵਨ ਅੱਖਰ ਲੋਕ ਤਰੈ ਸਭ ਕੁਝ ਇਨਹੀ ਮਾਹੇ ਪਹਿਲੀ ਗੱਲ ਇਹ ਹੈ ਜਿੰਨੇ ਵੀ ਸਿਮਰਤ ਸ਼ਾਸਤਰ ਗ੍ਰੰਥ ਲਿਖੇ ਹੋਏ ਨੇ ਉਹਨਾਂ 'ਚ 52 ਅੱਖਰ ਵਾਰ-ਵਾਰ ਆਈ ਜਾਂਦੇ ਨੇ ਇਹ ਅੱਖਰ ਹੋਣੇ ਨੇ ਮੇਰੇ ਸਾਹਮਣੇ ਤਿੰਨ ਲੋਕ ਦਾ ਗਿਆਨ ਕਰਾਉਣਾ ਤਿੰਨ ਲੋਕ ਦਾ ਗਿਆਨ ਬਹੁਤ ਵੱਡੀ ਗੱਲ ਹੁੰਦੀ ਹੈ ਚੌਥੇ ਲੋਕ ਦਾ ਨਾ ਕਿਸੇ ਨੇ ਕਿਹਾ ਨਾ ਕਹਾਂ ਕੋਈ ਕਹੂਗਾ ਚੌਥੇ ਲੋਕ ਦਾ ਗਿਆਨ ਨਹੀਂ ਹੁੰਦਾ ਚੌਥੇ ਲੋਕ ਦਾ ਗਿਆਨ ਕੀ ਹੈ ਚੌਥੇ ਲੋਕ ਦਾ ਕੋਈ ਚੀਜ਼ ਹੈ ਦੂਜੀ ਹੈ ਹੀ ਨਹੀਂ ਉੱਥੇ ਬੜਾ ਛੋਟਾ ਹੈ ਹੀ ਨਹੀਂ ਉੱਥੇ ਦਾ ਨਹੀਂ ਕੁਝ ਗਿਆਨ ਦੀ ਗੱਲ ਗਿਆਨ ਸਿਰਫ ਤੇਰੇ ਲੋਕਾਂ 'ਚ ਲੋੜ ਹੈ ਜਿੱਥੋਂ ਅਸੀਂ ਛੁੱਟਣਾ ਨਿਕਲਣਾ ਬਾਹਰ ਫਸੇ ਹੋਏ ਜਿੱਥੇ ਨਿਕਲਣਾ ਕਿਵੇਂ ਗਿਆਨ ਦੀ ਲੋੜ ਹੈ ਇਹ ਫਸਿਆ ਹੋਇਆ ਹੈ ਪਰ ਜਾਣ ਕੇ ਤੇ ਛੁਟਕਾਰਾ ਕਿਵੇਂ ਮਿਲਣਾ ਫਸਦਾ ਗਿਆ ਨਿਕਲਣਾ ਕਿਵੇਂ ਇੱਥੇ ਗਿਆਨ ਦੀ ਲੋੜ ਹੈ ਕਿਉਂ ਕਿਵੇਂ ਫਸ ਗਿਆ ਕਿਉਂ ਕਰ ਵਾਦਾ ਸਰਪਣੀ ਖਾਦਾ ਕਿਵੇਂ ਫਸ ਗਿਆ ਕਿਵੇਂ ਮਾਇਆ ਨੇ ਇਹਨੂੰ ਡੰਗ ਮਾਰਤਾ ਨਿਕਲ ਲਿਆ ਕਿਉਂ ਕਰ ਖੋਇਆ ਕਿਉਂ ਕਰ ਲੱਦਾ ਹੁਣ ਚਾਰੇ ਸਵਾਲ ਨੇ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਨੇ ਇਹ ਤੇ ਲੋਕ ਦਾ ਗਿਆਨ ਇਹ ਚਾਰੇ ਸਵਾਲਾਂ ਦਾ ਜਵਾਬ ਜੇ ਤੇ ਲੋਕ ਦਾ ਗਿਆਨ ਹੈ ਬੰਨਣ ਦਾ ਜਦ ਪਿਆ ਜਦ ਕੋ ਸਰੀਰ ਹੈ ਵੀ ਸੀ ਸੱਚਖੰਡ ਸੀ ਬੰਨਣ ਚ ਕੱਦਾ ਪਿਆ ਹੋਇਆ ਜਦ ਕੋ ਸਰੀਰ ਚ ਹੈ ਨਹੀਂ ਸੀ ਤ੍ਰਿਤੀਏ ਵਿੱਚ ਕਿਛ ਪਿਆ ਦੋ ਤੇੜਾ ਤ੍ਰੇਤੇ ਯੁਗ ਦੇ ਸ਼ੁਰੂ ਚ ਬੰਨਣ ਚ ਪਿਆ ਹੋਇਆ ਬੰਨਣ ਚ ਪਿਆ ਤਾਂ ਤ੍ਰੇਤਾ ਆਇਆ ਤੇੜ ਪਈ ਸੱਚ ਨਾਲ ਹੋਈਦੀ ਇਹਦੀ ਸੱਚ ਖੰਡ ਚੋਂ ਤੇੜ ਪੈ ਗਈ ਆ ਜਿਹੜਾ ਝੂਠ ਖੰਡ ਹੈ ਨਾ ਭਵ ਸਾਗਰ ਜਿਹਾ ਬਣਾਇਆ ਇਹ ਸੱਚ ਖੰਡ ਨੂੰ ਇਹਦੀ ਤੇੜ ਹੈ ਵੱਖਰਾ ਰਹਿ ਘਾਟ ਬਣਿਆ ਨਾ ਸੁਣ ਕਾ ਰਗਦੇਸ ਬਣਿਆ ਨਾ ਇਹ ਸੱਚ ਪਰਦੇਸ ਹੈ ਦੇਸ਼ ਛੱਡ ਕੇ ਪਰਦੇਸ ਨੂੰ ਆ ਗਿਆ ਤੇ ਬਾਉਂਡਰੀ ਬਦਲ ਗਈ ਨਾ ਤੇੜ ਪੈ ਗਈ ਨਾ ਪਹਿਲਾਂ ਤਾਂ ਇੱਕੋ ਹੀ ਸੀ ਸੱਚ ਦੂਆ ਹੈ ਹੀ ਨਹੀਂ ਸੀ ਫਿਰ ਦੋ ਹੋ ਗਏ ਇੱਕ ਦੇਸ਼ ਹੋ ਗਿਆ ਇੱਕ ਪ੍ਰਦੇਸ਼ ਹੋ ਗਿਆ ਜਿਹੜੇ ਪਰਦੇਸੀ ਨੇ ਅਸੀਂ ਸਾਰੇ ਪਰਦੇਸੀ ਹਾਂ ਸਾਡੀ ਸੱਚਖੰਡ ਨੂੰ ਤੇੜ ਪਈ ਹੋਈ ਹੈ ਤੇੜ ਕਿਵੇਂ ਮਿਟੇ ਤੇਲ ਅਸਲ ਜੀ ਭਰਮ ਦੀ ਲਕੀਰ ਨੂੰ ਤੇੜ ਕਹਿੰਦੇ ਨੇ ਭਰਮ ਦੀ ਜਿਹੜੀ ਲਕੀਰ ਹੈ ਨਾ ਉਹੀ ਤੇੜ ਭਰਮ ਦੀ ਲਕੀਰ ਮਿਟ ਜੂਗੀ ਤੇੜ ਮਿਟ ਜੂਗੀ ਭਰਮ ਦਾ ਹੀ ਨਾਸ ਕਰ ਦੇ ਗੁਰਪ੍ਰਸਾਦ ਪਰ ਕਰ ਦੇ ਤਿੰਨ ਲੋਕ ਦਾ ਗਿਆਨ ਤੇੜ ਮਟਾਊਗਾ ਤਿੰਨ ਲੋਕ ਤੇ ਘਟ ਗਿਆਨ ਨੇ ਤੇੜ ਨਹੀਂ ਮਟਾਉਣੀ ਭਰਮ ਦਾ ਨਾਸ ਨਹੀਂ ਹੋਣਾ ਇਸ ਕਰਕੇ ਕਬੀਰ ਤਿੰਨ ਲੋਕ ਦੇ ਗਿਆਨ ਤੋਂ ਗੱਲ ਸ਼ੁਰੂ ਕਰਦਾ ਤ੍ਰੈ ਕਾਲ ਦਰਸ਼ੀ ਕਹਿੰਦੇ ਨੇ ਬੜੇ ਬੜੇ ਸੰਤ ਆਪਣੇ ਆਪ ਨੂੰ ਤ੍ਰੈ ਕਾਲ ਦਰਸ਼ੀ ਸੀ ਤ੍ਰੈ ਕਾਲ ਦਰਸ਼ੀ ਗੁਰਬਾਣੀ ਤਿੰਨੇ ਕਾਲ ਦਾ ਦਰਸ਼ਨ ਕਰਉਂਦੀ ਹੈ ਉਹ ਤਾਂ ਉਹ ਗੱਲਾਂ ਮਾਰਦੇ ਨੇ ਉਹਨਾਂ ਕੋਲ ਹੈ ਉਹ ਕੁਝ ਨਹੀਂ ਆ ਤਿੰਨੇ ਕਾਲ ਦਾ ਦਰਸ਼ਨ ਹੋ ਜਾਣਾ ਇਹਨਾਂ ਪੰਕਤੀਆਂ ਦੇ ਵਿੱਚ ਜੋ ਕਬੀਰ ਨੇ ਲਿਖਿਆ ਤਿੰਨੇ ਕਾਲ ਦਾ ਦਰਸ਼ਨ ਇਹ ਹੋ ਜਾਣਾ ਪਰ ਜੇ ਸਮਝ ਆਵੇ ਤਾਂ ਹੋ ਜਾਣਾ ਜੇ ਨਾ ਸਮਝ ਆਈ ਫਿਰ ਨਹੀਂ ਹੋਣਾ ਕਹਿੰਦੇ 52 ਅਛਰ ਲੋਕ ਤਰੇ ਤਿੰਨ ਲੋਕ ਦਾ ਮੈਂ ਦਰਸ਼ਨ ਲਿਖਣਾ ਇੱਥੇ ਕਰਾਉਣ ਤਿੰਨ ਲੋਕ ਦਾ ਬਿਆਨ ਕਰਨਾ ਤੇ ਲੋਕ ਦੀ ਗੱਲ ਦੱਸਣੀ ਹੈ ਸਮਝਾਉਣੀ ਹੈ 52 ਅੱਖਰ ਦੇ ਮੇਰੇ ਸਭ ਕੁਝ ਕਿ ਨਹੀਂ ਮਾਇਆ ਸਾਰਾ ਕੁਝ ਇਹਨਾਂ ਚ ਬੰਦ ਹੋ ਸਕਦਾ ਹੈ ਤਿੰਨ ਲੋਕ ਤੱਕ ਮਾਇਆ ਤਿੰਨ ਲੋਕ ਤੱਕ ਮਾਇਆ ਨਾਲ ਹੈ ਮਾਇਆ ਜੀਵ ਦੋਏ ਇਕੱਠੇ ਨੇ ਤੇ ਲੋਕ ਦੇ ਵਿੱਚ ਤੇ ਮਾਇਆ ਦੀ ਵੀ ਗੱਲ ਦੱਸਣੀ ਹੈ ਤੇ ਜੀਵ ਆਤਮਾ ਦੀ ਵੀ ਗੱਲ ਦੱਸਣੀ ਹੈ ਗੱਲ ਦੋਹਾਂ ਦੀ ਦੱਸਣੀ ਪਰ ਮਾਇਆ ਦੇ ਵਿੱਚ ਜਿਹੜਾ ਜੀਵ ਹੈ ਉਹ ਦੋ ਤੇੜ ਹੈ ਉਹ ਦਾਲ ਦੇ ਰੂਪ 'ਚ ਤੇੜ ਇਹਦੇ 'ਚ ਆਈ ਹੋਈ ਹੈ ਦਾਲ ਹੋਈ ਹੋਈ ਹੈ ਦੋ ਹੋਏ ਹੋਏ ਨੇ ਆਤਮਾ ਔਰ ਪ੍ਰਾਤਮਾ ਚਿੱਤ ਦੋ ਹੋਏ ਨੇ ਦੁਚਿੱਤਾ ਅੱਗੇ ਆਊਗਾ ਬਾਬਨ ਅਛਰ ਲੋਕ ਤਰਾ ਸਭ ਵਿੱਚ ਇਨੇ ਹੀ ਮਾਰ ਸਭ ਕੁਝ ਇਹਨਾਂ ਬਾਬਨ ਜਾਂ ਅੱਖਰ ਦੇ ਵਿੱਚ ਹੀ ਮੈਂ ਦੱਸਣਾ ਪਰ ਇਹ ਅੱਖਰ ਖਿਲ ਜਾਣਗੇ ਉਹ ਅਖਾਰੇ ਨੂੰ ਮੈਂ ਨਾ ਖਿਲ ਜਾਣਗੇ ਜਿਹਦੀ ਮੈਂ ਗੱਲ ਦੱਸਣੀ ਹੈ ਉਹ ਅੱਖਰਾਂ ਦੇ ਬਾਹਰ ਹੈ ਫਿਰ ਵੀ ਮੈਂ ਆਤਮਾ ਦੀ ਗੱਲ ਕਰਦੀ ਆਤਮ ਗਿਆਨ ਕਰਾਉਣਾ ਤਿੰਨਾਂ ਲੋਕਾਂ 'ਚ ਮਾਇਆ ਹਰ ਵਕਤ ਨਹੀਂ ਹੁੰਦੀ ਤਿੰਨਾਂ ਲੋਕਾਂ ਦੇ ਵਿੱਚ ਜਿਹੜਾ ਜਦੋਂ ਆਕਾਸ਼ ਤੱਕ ਇਕੱਠਾ ਰਹਿ ਜਾਂਦਾ ਨਾ ਉਦੋਂ ਸਾਡੇ ਪੰਜੇ ਗਿਆਨ ਇੰਦਰਾਂ ਦੀ ਪਕੜ ਤੋਂ ਪਰੇ ਚਲੇ ਜਾਂਦਾ ਜੀਵ ਆਤਮਾ ਹੁਣ ਹੋਰ ਤਰੀਕੇ ਨਾਲ ਗੱਲ ਇਹਨੂੰ ਕਹਿਣਾ ਜਿਹੜੀ ਆਤਮਾ ਸਰੀਰ ਚੋਂ ਨਿਕਲਦੀ ਹੈ ਉਹ ਸਾਡੇ ਗਿਆਨ ਇੰਦਰਾਂ 'ਚ ਹੈ ਪਰ ਮਾਇਆ ਉਹਦੇ ਨਾਲ ਲੱਗੀ ਹੋਈ ਹੈ ਮਾਇਆ 'ਚ ਲਿਪਟਾ ਹੋ ਉਦੋਂ ਸਾਡੇ ਪਕੜ ਤੋਂ ਪਰੇ ਹੈ ਉਹ ਉਹ ਤ੍ਰੇਤੇ ਦੀ ਅਵਸਥਾ ਸਾਡੀ ਪਕੜ 'ਚ ਨਹੀਂ ਹੈ ਆਤਮਾ ਤਾਂ ਹੁਣ ਵੀ ਸਾਡੀ ਪਕੜ 'ਚ ਨਹੀਂ ਹੈ ਪਰ ਸਰੀਰ ਕਰਕੇ ਸਾਨੂੰ ਲੱਗਦਾ ਸਰੀਰ ਕਰਕੇ ਸਾਨੂੰ ਲੱਗਦਾ ਹੈ ਵੀ ਇਹ ਜਿਉਂਦਾ ਇਹ ਹੈਗੀ ਆਤਮਾ ਜਾਂ ਨਹੀਂ ਬੱਚੇ ਦਾ ਵੀ ਪਤਾ ਲੱਗ ਜਾਂਦਾ ਜਿਉਂਦੇ ਦਾ ਡਾਕਟਰ ਦੱਸ ਦਿੰਦੇ ਨੇ ਗਰਭ ਦੇ ਵਿੱਚ ਦੱਸ ਦਿੰਦੇ ਜਿਉਂਦਾ ਹੈ ਵਰਗੇ ਮਰਦੀ ਸਾਰੇ ਉਹਦਾ ਜਿਹੜਾ ਹੈਗਾ ਸਰੀਰ ਗੜਨਾ ਸ਼ੁਰੂ ਹੋ ਜਾਂਦਾ ਜੇ ਹੋਰ ਨਾ ਪਤਾ ਲੱਗੇ ਜਿੰਨਾ ਜਰ ਆਤਮਾ ਨੂੰ ਗੜ ਨਹੀਂ ਦਿੰਦੀ ਸਰੀਰ ਨੂੰ ਗੜ ਤੇ ਆਤਮਾ ਰੋਕਦੀ ਹੈ ਆਤਮਾ ਨਿਕਲਦੀ ਸਾਰੇ ਸਰੀਰ ਗੜਨਾ ਸ਼ੁਰੂ ਹੋ ਜਾਂਦਾ ਆਪੇ ਇਹ ਆਤਮਾ ਦੀ ਸ਼ਕਤੀ ਨਾਲ ਇਹ ਗੜਦਾ ਨਹੀਂ ਬਦਬੂ ਛੱਡ ਜਾਂਦਾ ਡੈਡ ਬਾਡੀ ਬਦਬੂ ਛੱਡ ਜਾਂਦੀ ਹੁਣ ਕਿਉਂ ਨਹੀਂ ਛੱਡਦੀ ਆਤਮਾ ਦੀ ਸ਼ਕਤੀ ਨਾਲ ਖੂਨ ਸਰਕਲ ਜਿੰਨਾ ਚਿਰ ਸਰਕੂਲੇਟ ਕਰਦਾ ਖੂਨ ਜਿਵੇਂ ਚੱਲਦਾ ਪਾਣੀ ਜਿਹੜਾ ਹੈਗਾ ਖਰਾਬ ਨਹੀਂ ਨਾ ਹੁੰਦਾ ਇਵੇਂ ਚੱਲਦਾ ਖੂਨ ਖਰਾਬ ਨਹੀਂ ਹੁੰਦਾ ਜਿੰਨਾ ਜਰ ਖੂਨ ਦੌਰਾ ਕਰਦਾ ਖਰਾਬ ਨਹੀਂ ਹੁੰਦਾ ਖੂਨ ਖੜ ਗਿਆ ਜਦ ਖਰਾਬ ਹੋ ਜਾਂਦਾ ਉਹ ਲੱਗ ਜਾਂਦਾ ਪਾਣੀ ਹੱਡ ਹੋ ਜਾਂਦਾ ਖੂਨ ਜੰਮ ਜਾਂਦਾ ਇਵੇਂ ਖੜਾ ਪਾਣੀ ਖਰਾਬ ਹੋ ਜਾਂਦਾ ਇਵੇਂ ਖੜੀ ਬੁੱਧੀ ਖਰਾਬ ਹੋ ਜਾਂਦੀ ਹੈ ਖੜੀ ਅਕਲ ਵੀ ਖਰਾਬ ਹੋ ਜਾਂਦੀ ਹੈ ਜੇ ਤਾਂ ਗਿਆਨ ਵੱਧਦਾ ਰਹੇ ਇਹਨੂੰ ਕੁਝ ਮਿਲਦਾ ਰਹੇ ਅਕਲ ਨੂੰ ਫਿਰ ਤਾਂ ਰਹਿੰਦੀ ਹੈ ਠਿਕਾਣੇ ਜੇ ਅਕਲ ਸਟਿਲ ਹੋ ਜਵੇ ਖੜੀ ਹੋਵੇ ਅਕਲ ਖਰਾਬ ਹੋ ਜਾਂਦੀ ਹੈ ਬੁੱਧੀ ਖਰਾਬ ਹੋ ਜਾਂਦੀ ਹੈ ਜਿੰਨੇ ਖੜੇ ਨੇ ਨਾ ਪ੍ਰਚਾਰਕ ਸਾਰਿਆਂ ਦੀ ਬੁੱਧੀ ਖਰਾਬ ਹੈ ਖੜੇ ਕਰਦੇ ਨੇ ਜਦੋਂ ਕਬੀਰ ਦੀ ਬੁੱਧੀ ਖੜ ਗਈ ਕਿਤੇ ਜਾ ਕੇ ਗਿਆਨ ਵਿਆਕੁਲ ਹੋ ਗਿਆ ਜਿਹੜਾ ਦਾ ਹੋਵੇ ਬੁੱਧੀ ਦੇ ਰੁਕਣ ਤੋਂ ਬਾਅਦ ਵਿਆਕੁਲ ਉਹ ਤਾਂ ਜਾਂਦਾ ਬਚ ਵੀ ਗਾਣਾ ਦੀ ਗੱਲ ਹੁਣ ਮੈਨੂੰ ਕਿਉਂ ਨਹੀਂ ਆ ਰਹੀ ਮੇਰਾ ਰਾਹ ਕਿਉਂ ਰੁਕ ਗਿਆ ਸਰੇ ਮੈਂ ਪਹੁੰਚਿਆ ਨਹੀਂ ਰਾਹ ਮੇਰਾ ਰੁਕ ਗਿਆ ਜਿਹਦੇ ਅੰਦਰ ਵਿਆਕੁਲਤਾ ਨਹੀਂ ਪੈਦਾ ਹੁੰਦੀ ਉਹਦੀ ਬੁੱਧੀ ਠੀਕ ਹੈ ਉਹਦੀ ਉੱਥੇ ਚੱਲਦੀ ਅੰਦਰ ਖੜੀ ਨਹੀਂ ਹੈ ਜਿਹੜਾ ਚੁੱਪ ਕਰਕੇ ਖੜ ਗਿਆ ਨਾ ਵੀ ਆਪਾਂ ਪਹੁੰਚ ਗਏ ਜਿਹੜਾ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਉਹਨਾਂ ਦੀ ਬੁੱਧੀ ਖਰਾਬ ਹੋ ਗਈ ਹਰ ਵਿਸਰਤ ਤੇਰੇ ਗੁਣ ਸਾਰੇ ਗੁਣ ਕਰ ਜਾਂਦੇ ਕਿਉਂ ਜਿਹਨੂੰ ਹਰ ਵਿਸਰਿਆ ਨਹੀਂ ਉਹਦਾ ਸਫਰ ਹੈ ਜੋ ਹਰ ਦਾ ਉਹਦੇ ਅੰਦਰ ਹੈ ਕਿ ਅਜੋ ਜੋ ਪਹੁੰਚਿਆ ਨਹੀਂ ਹੱਦ ਤੱਕ ਕਿਉਂ ਨਹੀਂ ਪਹੁੰਚਿਆ ਰਸਤਾ ਰੁਕਿਆ ਮੇਰਾ ਕਿਉਂ ਰੁਕਿਆ ਉਹ ਹੱਥ ਪੈਰ ਮਾਰਦਾ ਰਸਤਾ ਦੇਖਦਾ ਕਿੱਧਰ ਨੂੰ ਜਾਊਗਾ ਜਿਹੜੇ ਨਿਸ਼ਚਿੰਤ ਹੋ ਕੇ ਬਹਿ ਗਏ ਗੁਣ ਗਲ ਜਾਂਦੇ ਨੇ ਤੇ ਬੁੱਧੀ ਖਰਾਬ ਹੋ ਜਾਂਦੀ ਉਹਨਾਂ ਦੀ ਖੋਪੜੀ ਖਰਾਬ ਹੋ ਜਾਂਦੀ ਹੈ ਹੰਕਾਰ ਪੈਦਾ ਹੋ ਜਾਂਦਾ ਖਰਾਬ ਹੋਣ ਦਾ ਮਤਲਬ ਹੈ ਹੰਕਾਰ ਪੈਦਾ ਹੋ ਜਾਂਦਾ ਜਿਹੜੇ ਸੰਤ ਨੇ ਸਭ ਹੰਕਾਰੀ ਨੇ ਸਭ ਕੋ ਪੂਰਾ ਆਪੋ ਹੋਵੇ ਘਟ ਨਾ ਕੋਈ ਅੱਖਾਂ ਪਹਿਲਾਂ ਕੋਈ ਘਟਾ ਹੰਕਾਰ ਹੈ ਫਿਰ ਇਹੀ ਤਾਂ ਹੰਕਾਰ ਹੈ ਹੋਰ ਹੰਕਾਰ ਕੀ ਹੈ ਇਹੀ ਤਾਂ ਹੰਕਾਰ ਹੈ ਹੰਕਾਰ ਹੋ ਕੀ ਹੈ ਆਪਣਾ ਤੋਲ ਕੇ ਆਪਣੇ ਕੁਛ ਨਹੀਂ ਤੋਲਣਾ ਮੰਤਰਾਜੀ ਤੋਲਾ ਤੇਰੀ ਸੇਵ ਸਰਾਬ ਕਮਾਵਾ ਕਾਟੀ ਪੀਤਰ ਸੋ ਸੋ ਤੋਲੀ ਅੰਦਰੇ ਤੋਲ ਆਪਣੇ ਆਪ ਨੂੰ ਤੂੰ ਜੇ ਤੈਨੂੰ ਕਾਰ ਤੋਂ ਬਚਣਾ ਆਪਣੇ ਆਪ ਨੂੰ ਆਪ ਤੋਲ ਜੇ ਤੈਨੂੰ ਨਹੀਂ ਬਚਣਾ ਫਿਰ ਝਗੜਾ ਹੀ ਕੋਈ ਨਹੀਂ ਜੇ ਤਾਂ ਆਪਣੇ ਆਪ ਨੂੰ ਤੋਲਣਾ ਹੀ ਨਹੀਂ ਲਕੋੜਾ ਹੈ ਸਮਾਂ ਵੀ ਕੋਈ ਮੈਨੂੰ ਨਾ ਤੋਲੇ ਫਿਰ ਤਾਂ ਖਤਮ ਹੋ ਜਾਏਗਾ ਤੂੰ ਫਿਰ ਨਰਕਾਂ ਚਲੇ ਜਾਏਗਾ ਇੱਥੋਂ ਆ ਕੇ ਜੇ ਪਰਪੰਚ ਰਾ ਚਲਿਆ ਪਰਪੰਚ ਇਸੇ ਨੂੰ ਕਹਿੰਦੇ ਨੇ ਪਹੁੰਚਿਆ ਨਹੀਂ ਕਹਿੰਦਾ ਮੈਂ ਪਹੁੰਚ ਗਿਆ ਇਹ ਪਰਪੰਚ ਆਪਣੇ ਆਪ ਨੂੰ ਆਪਣੇ ਆਪਣੀਆਂ ਕਮਜ਼ੋਰੀਆਂ ਨੂੰ ਲਕੋਦਾ ਹੈ ਜੇ ਕੋਈ ਕਮਜ਼ੋਰੀ ਦੱਸਦਾ ਉਹ ਕਹਿੰਦਾ ਨਿੰਦਕ ਹੈ ਨਿੰਦਿਆ ਕਰਦਾ ਹੈ ਸੰਸਦੀ ਉਹਦਾ ਵੀ ਮੂੰਹ ਬੰਦ ਕਰਦਾ ਹੈ ਅਸਲ 'ਚ ਆਪ ਨਿੰਦਕ ਹੈ ਸੋ ਨਿੰਦਕ ਜੋ ਨਿੰਦਾ ਹੋ ਰਿਹਾ ਜੋ ਨਿੰਦਾ ਬੰਦ ਕਰਦਾ ਉਹ ਤਾਂ ਆਪ ਨਿੰਦਕ ਹੈ ਜਿਹੜਾ ਨਿੰਦਕ ਨਹੀਂ ਉਹ ਕਹਿੰਦਾ ਨਿੰਦੋ ਨਿੰਦੋ ਉਹ ਕੋ ਲੋਕ ਨਿੰਦੋ ਦੱਸੋ ਕੀ ਕਮੀ ਹੈ ਆਓ ਆਪਾਂ ਇਕੱਠੇ ਹੋ ਕੇ ਬੈਠੀਏ ਚੀਜ਼ ਕੀ ਕਮੀ ਹੈ ਦੇਖੀਏ ਆਪਣੇ ਸਾਰੇ ਚ ਕੀ ਕਮੀ ਹੈ ਕਿੱਥੇ ਗਲਤ ਆਪਾਂ ਗਲਤੀ ਕੀਤੀ ਹੈ ਉਹ ਕਿੱਥੇ ਨਿੰਦਕ ਹੈ ਨਿੰਦਕ ਦਾ ਉਹ ਕਹਿੰਦਾ ਨਹੀਂ ਨਹੀਂ ਠੀਕ ਹੈ ਜੋ ਕੋਈ ਸਾਹਿਬ ਸੁਣਨੇ ਕਹਿੰਦਾ ਠੀਕ ਹੈ ਗਾਹ ਦੀ ਗੱਲ ਨਹੀਂ ਕਰਦੀ ਉਹ ਨਿੰਦਕ ਨੇ ਆਪ ਡੁੱਬ ਕੇ ਲੋਕਾਂ ਨੂੰ ਡੋੜੋ ਚਾਹੁੰਦੇ ਨੇ ਪੰਡਤ ਵੀ ਐਵੇਂ ਡੁੱਬਿਆ ਸੀ ਆਪ ਡੁੱਬੇ ਚੋਂ ਬੈਸੇ ਉਹ ਚੇਲੇ ਗਏ ਬਹਾਏ ਇਹ ਪੜਦੇ ਆ ਤੁਸੀਂ ਆਪ ਡੁੱਬ ਰਹੇ ਹੋ ਡੁਬੋ ਰਹੇ ਹੋ ਬਾਣੀ ਪੜਨ ਵਾਸਤੇ ਸੀ ਸਮਝਣ ਵਾਸਤੇ ਸੀ ਵੀ ਕਮ ਕਰ ਕਮ ਅਸੀਂ ਤਾਂ ਨਹੀਂ ਕੰਮ ਕਰੀਏ ਪੜਦੇ ਆ ਉਹ ਤੇ ਕਰਦੇ ਆ ਕੰਮ ਉਹੀ ਕੰਮ ਵੀ ਉਹੀ ਕਰਦੇ ਆ ਪੜਦੇ ਵੀ ਉਹ ਇਹ ਅੱਖਰ ਖਿਰ ਜਾਣਗੇ ਇਹ ਅੱਖਰ ਖਿਰ ਜਾਣਗੇ ਇਹ ਜਿਹੜੇ ਅੱਖਰ ਲਿਖੇ ਨੇ ਮੈਂ ਇਹ ਕਾਗਜ਼ ਪੁਰਾਣਾ ਹੋ ਜਾਊਗਾ ਕਾਗਜ਼ ਭੁਰ ਜਾਊਗਾ ਅੱਖਰ ਖਿਰ ਵੀ ਸਕਦੇ ਨੇ ਪਰ ਜਿਹੜਾ ਜੀ ਦੀ ਮੈਂ ਗੱਲ ਕਰਦਾ ਉਹ ਨਹੀਂ ਗੱਲ ਦੇ ਵਿੱਚ ਇਹ ਉਹਦੀ ਗੱਲ ਹੈ ਉਹਦੀ ਸਿਰਫ ਕਹਾਣੀ ਸੁਣਾਈ ਹੈ ਮੈਂ ਕਹਾਣੀ ਲਿਖੀ ਹੈ ਅੱਖਰਾਂ 'ਚ ਤਿੰਨ ਰੂਪ ਨੇ ਹੁਣ ਸਾਡੇ ਕੋਲ ਬਾਣੀ ਦੇ ਤਾਂ ਬਾਣੀ ਹੈ ਉਹ ਤਾਂ ਹੈ ਅੰਤਰਾਤਮਾ ਦੀ ਆਵਾਜ਼ ਕਹ ਲੋ ਉਹ ਤਾਂ ਬਿਨਾਂ ਕਰਨ ਤੇ ਸੁਣ ਵਾਲੀ ਹੁਣ ਗੁਰਬਾਣੀ ਆ ਗਈ ਗੁਰਬਾਣੀ ਬਾਕੀ ਗੁਰਬਾਣੀ ਕਹਿੰਦੇ ਨੇ ਉਸ ਬਾਣੀ ਦਾ ਗਿਆਨ ਗੁਰ ਬਾਣੀ ਬਾਣੀ ਦਾ ਗਿਆਨ ਜਿਹੜਾ ਹੈ ਉਹਨੂੰ ਗੁਰਬਾਣੀ ਕਹਿੰਦੇ ਨੇ ਬਾਣੀ ਨਹੀਂ ਹੈ ਉਹ ਗੁਰਬਾਣੀ ਬਾਣੀ ਬਾਰੇ ਗਿਆਨ ਹੈ ਬਾਣੀ ਨੇ ਜੋ ਕੁਝ ਕਿਹਾ ਦੱਸਿਆ ਬਾਣੀ ਦਾ ਨਿਰਾ ਮੱਖਣ ਹੁੰਦੀ ਹੈ ਉਹ ਮੱਖਣੇ ਚ ਪਾਇਆ ਹੈ ਮੱਖਣ ਦੀ ਸੋਝੀ ਪਾਈ ਹੈ ਇਹ ਸਮਝਣ ਦਾ ਵਿਸ਼ਾ ਹੈ ਉਹ ਸਮਝਣ ਦਾ ਵਿਸ਼ਾ ਨਹੀਂ ਹੁੰਦੀ ਉਹ ਮਨਬੁੱਧੀ ਤੋਂ ਪਰੇ ਹੁੰਦੀ ਹੈ ਉਹਨੂੰ ਸਮਝਣ ਦੀ ਲੋੜ ਨਹੀਂ ਇਹਨੂੰ ਸਮਝਣ ਦੀ ਲੋੜ ਹੈ ਹੁਣ ਜਿਹੜੀ ਸਮਝਣ ਦੀ ਲੋੜ ਹੈ ਇੱਕ ਸਮਝਾਉਣ ਵਾਲੀ ਹੈ ਉਹ ਸਮਝਾਉਣ ਵਾਲੀ ਹੈ ਇਹ ਸਮਝਣ ਵਾਲੀ ਹੈ ਬਾਣੀ ਸਮਝਾਉਣ ਵਾਲੀ ਹੈ ਗੁਰਬਾਣੀ ਸਮਝ ਸਮਝਣ ਵਾਲੀ ਹੈ ਸਮਝਾਂਗੇ ਅਸੀਂ ਆਪਣੀ ਬੁੱਧੀ ਦੇ ਲੈਵਲ ਤੇ ਆਪਣੇ ਜੋਰ ਤੇ ਇਹੀ ਹੈ ਨਾ ਜਾਂ ਕੋਈ ਸਾਨੂੰ ਸੰਗਤ ਵਿੱਚ ਬੈਠ ਕੇ ਸਮਝਾਵੇ ਜਾਂ ਫਿਰ ਪਰਮੇਸ਼ਰ ਨੂੰ ਤਾਂ ਅਸੀਂ ਅਰਦਾਸ ਕਰਾਂਗੇ ਸਾਨੂੰ ਬੁੱਧ ਦੇ ਹੋਰ ਐਕਸਟਰਾ ਉਹਦੀ ਮਿਹਰ ਹੋਵੇ ਨਾਲ ਐਕਸਟਰਾ ਇਹ ਪਰ ਸਮਝਣੀ ਤਾਂ ਫਿਰ ਵੀ ਅਸੀਂ ਹੋਈ ਨਾ ਉਹ ਬਾਣੀ ਸਮਝਾਉਣ ਵਾਲੀ ਹੈ ਇਹ ਸਮਝਣ ਵਾਲੀ ਸੀ ਸਮਝਾਉਣ ਵਾਲੀ ਯਾਰ ਸਮਝਣ ਵਾਲੀ ਦੀ ਫਰਕ ਨਹੀਂ ਇੱਕ ਤਾਂ ਗੁਰੂ ਹੈ ਉਹ ਟੈਲੀਫੋਨ ਤੇ ਤੁਹਾਨੂੰ ਗੱਲ ਦੱਸ ਰਿਹਾ ਕੋਈ ਉੱਥੇ ਤੁਸੀਂ ਕੀ ਸਮਝਣਾ ਤਾਂ ਸਮਝਾ ਰਿਹਾ ਤੁਹਾਨੂੰ ਉਹ ਤਾਂ ਸਮਝਾ ਰਿਹਾ ਸਿੱਧਾ ਅਸੀਂ ਤਾਂ ਕੋਈ ਸਮਝਣਾ ਇੱਕ ਉਹਨੇ ਕੋਈ ਲਿਖਤ ਲਿਖ ਦਿੱਤੀ ਸਾਨੂੰ ਦੇ ਦਿੱਤੀ ਆਪ ਉਹ ਹੈ ਨਹੀਂ ਉਹਦੇ ਨਾਲ ਸਾਡਾ ਸੰਪਰਕ ਹੈ ਨਹੀਂ ਬਣ ਰਿਹਾ ਸੰਪਰਕ ਚਲੋ ਸਾਡੇ ਕੋਲ ਕੋਈ ਸਾਧਨ ਨਹੀਂ ਸੰਪਰਕ ਬਣਾਉਣ ਦਾ ਹੁਣ ਉਹ ਲਿਖਤ ਨੂੰ ਸਮਝਣਾ ਹੋਰ ਗੱਲ ਹੈ ਸਿੱਧਾ ਡਾਇਰੈਕਟ ਜਾਂ ਉਹ ਸਮਝਾਉਣਾ ਹੋਰ ਇੱਕ ਬੱਚੇ ਨੇ ਕਿਤਾਬਾਂ ਆ ਪੜ੍ਹਨੀਆਂ ਨੇ ਇੱਕ ਕਿਸੇ ਟੀਚਰ ਨੇ ਪੜ੍ਹਾਉਣੀਆਂ ਨੇ ਹੀ ਫਰਕ ਹੈ ਜਿਹੜੇ ਬੰਦੇ ਨੇ ਕਿਤਾਬ ਲਿਖੀ ਹੈ ਉਹੀ ਪੜ੍ਹਾ ਰਿਹਾ ਫਰਜ਼ ਕੀਤਾ ਉਹ ਗੱਲ ਹੋਰ ਹੈ ਅਸੀਂ ਪੜ੍ਹਨੀ ਗੱਲ ਹੋਰ ਹੈ ਹੁਣ ਗੁਰਬਾਣੀ ਔਰ ਬਾਣੀ ਵਿੱਚ ਫਰਕ ਸਮਝਣਾ ਬਹੁਤ ਜ਼ਰੂਰੀ ਹੈ ਸ਼ਬਦ ਗੁਰੂ ਦਾ ਮਤਲਬ ਹੈ ਗੁਰੂ ਦੇ ਤੋਂ ਡਾਇਰੈਕਟ ਆਇਆ ਹੋਇਆ ਸ਼ਬਦ ਗੁਰੂ ਦਾ ਹੀ ਸ਼ਬਦ ਉਹ ਤਾਂ ਹੋਰ ਗੱਲ ਹੈ ਉਹ ਤਾਂ ਉਹ ਹੈਗਾ ਮੋਬਾਈਲ ਤੇ ਆਇਆ ਤੁਹਾਡੇ ਕੋਲ ਇਹ ਉਹਨੇ ਲਿਖ ਕੇ ਭੇਜਿਆ ਜਦੋਂ ਲਿਖਾਇਆ ਕਿਸੇ ਤੋਂ ਹੋਰ ਤੋਂ ਕਿਸੇ ਨੂੰ ਆਇਆ ਸੀ ਉਹਨੇ ਕਹਾਂ ਲਿਖ ਦਿੱਤਾ ਕਿਸੇ ਨੂੰ ਆਇਆ ਸੀ ਉਹਨੇ ਲਿਖ ਦਿੱਤਾ ਭਾਸ਼ਾ ਵੀ ਸਾਡੇ ਵਾਲੀ ਹੈ ਜੀ ਬੋਲੀ ਵੀ ਸਾਡੇ ਵਾਲੀ ਹੈ ਨਹੀਂ ਕਿਉਂ ਨਹੀਂ ਸਾਡੇ ਵਾਲੀ ਬੋਲੀ ਸਾਡੇ ਵਾਲੀ ਬੋਲੀ ਸਾਡੇ ਗਿਆਨ ਅੰਦਰਿਆਂ ਦੇ ਵਿੱਚ ਜੋ ਪਕੜ ਚਾਹੁੰਦਾ ਉਹਦੇ ਤੇ ਬਸ ਉਹਦੇ ਵਾਸਤੇ ਹੀ ਬੋਲੀ ਸਾਡੇ ਵਾਲੀ ਅਸੀਂ ਆਦਮੀ ਸ਼ਰੀਰ ਨੂੰ ਕਹਿੰਦੇ ਹਾਂ ਪਰ ਇਹਦੇ ਦੋ ਹਿੱਸੇ ਕਰਦੇ ਗੁਰਬਾਣੀ ਦੇ ਇਹਦੇ ਅੱਧਾ ਜਾੜਾ ਅੱਧਾ ਚੇਤਨ ਸ਼ੀਰ ਵੀ ਜਿਹੜੇ ਚੇਤਨ ਹੋਰ ਚੀਜ਼ ਹੈ ਜਿਹੜਾ ਜੜ ਹੋਰ ਚੀਜ਼ ਹੈ ਜੇ ਚੇਤਨ ਨੂੰ ਅਸੀਂ ਸਮਝਣਾ ਚੇਤਨ ਨੂੰ ਸਮਝਣਾ ਜਿਹੜਾ ਉਹ ਗਿਆਨ ਹੋਰ ਹੋਊਗਾ ਜਿਹੜਾ ਜੜ ਨੂੰ ਸਮਝਣਾ ਗਿਆਨ ਹੋਰ ਹੋਊਗਾ ਅੱਖ ਹੈ ਆਪਾਂ ਕਹਿੰਦੇ ਅੱਖ ਅੱਖਰ ਨਾਲ ਦੇਖ ਕੇ ਚੱਲ ਅੱਖਰ ਨਾਲ ਕਿਹਨੂੰ ਕਹਿੰਦੇ ਅੱਖਰ ਨਾਲ ਦੇਖ ਕੇ ਚੱਲੋ ਕੌਣ ਚੱਲਣ ਵਾਲਾ ਫਿਰ ਕੌਣ ਹੋਇਆ ਅੱਖਰ ਨੂੰ ਸੰਬੋਧਨ ਨਹੀਂ ਕਰਦੇ ਅੱਖਰ ਨਾਲ ਦੇਖਣ ਵਾਲੇ ਨੂੰ ਸੰਬੋਧਨ ਕਰਦੇ ਫਿਰ ਉਹ ਕੌਣ ਅੱਖ ਨਹੀਂ ਦੇਖਦੀ ਕੋਈ ਦੇਖਦਾ ਅੱਖ ਦੇ ਥਰੂ ਜਦੋਂ ਅੱਖ ਨਾ ਹੋਵੇ ਦੇਖ ਨਹੀਂ ਸਕਦਾ ਜਦੋਂ ਉਹ ਕੰਨ ਨਾ ਹੋਣ ਸੁਣ ਨਹੀਂ ਸਕਦਾ ਜੇ ਉਹਦੇ ਕੋਲ ਪੈਰ ਨਾ ਹੋਣ ਤੇ ਚੱਲ ਨਹੀਂ ਸਕਦਾ ਫਿਰ ਉਹ ਕੌਣ ਹੈ ਇਹ ਸਵਾਲ ਦਾ ਜਵਾਬ ਗੁਰਬਾਣੀ ਦੇ ਰਹੀ ਹੈ ਕੌਣ ਹੈ ਇਸ ਮੰਦਰ ਵਿੱਚ ਕੌਣ ਵਸਾਈ ਉਹ ਜਿਹੜਾ ਗੁਪਤ ਹੈ ਜਿਹਦਾ ਗੱਲ ਅਸੀਂ ਕਰਦੇ ਹਾਂ ਪਰ ਫਿਰ ਵੀ ਸਾਡੀ ਅਕਲ ਤੋਂ ਪਰੇ ਹੈ ਆਦੀ ਵਰਜਾ ਦਾ ਸਰੀਰ ਛੱਡ ਜਾਂਦਾ ਫਿਰ ਅਸੀਂ ਸਮਝਦੇ ਬਿਠੀ ਹੈ ਹੁਣ ਇਹਦੇ ਕੀ ਕਰਨਾ ਚਲੋ ਬਈ ਚੱਕੋ ਇਹਨੂੰ ਚੱਲੀਏ ਫੋਟੋ ਉਸੇ ਦੀ ਖਿੱਚ ਕੇ ਰੱਖਦੇ ਮਿੱਟੀ ਦੀ ਪਹਿਲਾਂ ਕਹਿੰਦੇ ਇਹਨੇ ਕਿਹੜਾ ਹੁਣ ਇਹਨੂੰ ਗੱਲਾਂ ਕਰਦੀ ਇਹਨੇ ਬੋਲਣਾ ਗੱਲਾਂ ਕਰਨ ਵਾਲਾ ਕੋਣ ਇਹ ਤਾਂ ਗੱਲਾਂ ਕਰਦੇ ਸੀ ਉਹਦੀ ਫੋਟੋ ਖਿੱਚੋ ਉਹਦੀ ਫੋਟੋ ਸਾਡੇ ਵਸੀ ਗੱਲ ਨਹੀਂ ਬੋਲਤੇ ਤੇ ਕਹਾਂ ਗਏ ਦੇਈ ਤੇ ਸੰਗ੍ਰਹਿ ਤੇ ਕਥਾ ਵਾਰਤਾ ਕਰਤੇ ਇੱਥੇ ਇਹ ਕਲੀਅਰ ਕੀਤਾ ਜਿਹੜਾ ਬੋਲਤਾ ਸੀ ਉਹ ਕੌਣ ਉਹ ਕਿੱਥੋਂ ਆਇਆ ਸੀ ਕਿੱਥੇ ਨੂੰ ਗਿਆ ਕਿਵੇਂ ਵਿਛੜਿਆ ਸੀ ਕਿਵੇਂ ਮਿਲੂਗਾ ਇਹ ਉਹਦੀ ਕਹਾਣੀ ਹੈ ਰਾਜਾ ਰਾਮ ਦੀ ਕਹਾਣੀ ਇਹ ਸਰੀਰ ਦੀ ਕਹਾਣੀ ਨਹੀਂ ਇੱਕ ਜਨਮ ਦੀ ਕਹਾਣੀ ਨਹੀਂ ਉਹਨਾਂ ਨੇ ਰਾਜਾ ਰਾਮ ਦੀ ਕਹਾਣੀ ਇੱਕ ਜਨਮ ਦੀ ਕਹਾਣੀ ਬਣਾ ਲਈ ਉਹ ਤਾਂ ਇੱਕ ਜਨਮ ਦੀ ਕਹਾਣੀ ਉਹਦੇ ਦੀ ਪਿਛਲੇ ਜਨਮ ਉਹਦੇ ਕਿੱਥੇ ਗਏ ਇਹ ਕਹਾਣੀ ਕਿਹਦੀ ਹੈ ਇਹ ਕਹਾਣੀ ਹੈਗੀ ਐਸੇ ਗ੍ਰਹਿ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਇਆ ਇਹ ਜੇ ਸ਼ਰੀਰ ਤੋਂ ਬਹੁਤ ਧਾਰਨ ਕੀਤੇ ਨੇ ਕਿਵੇਂ ਕਿਵੇਂ ਧਾਰਨ ਕੀਤੇ ਨੇ ਪਸ਼ੂ ਪੰਛੀ ਬਿਰਖ ਅਸਥਾਵਰ ਬਹੁਤ ਵਿੱਚ ਜੋਰ ਪ੍ਰਭੂਤ ਭਾਰੀ ਇਹ ਕਹਾਣੀ ਪਸ਼ੂ ਵੀ ਵੱਡਦਾ ਆਇਆ ਪੰਛੀ ਵੀ ਵੱਡਦਾ ਆਇਆ ਆ ਜਿਹੜੀ ਬ੍ਰਹਸਪਤੀ ਹੈ ਇੱਕੋ ਜਗ੍ਹਾ ਖੜੀ ਰਹਿੰਦੀ ਹੈ ਗੱਡੀ ਇਹ ਵੀ ਵੱਡਦਾ ਆਇਆ ਅਸਥਾਵਰ ਬ੍ਰਹਸਪਤੀ ਨਾਲ ਲੱਗਿਆ ਹੈ ਕਿਉਂਕਿ ਇੱਕ ਜਗ੍ਹਾ ਟਿਕੇ ਰਹਿੰਦੇ ਨੇ ਗੱਡੇ ਰਹਿੰਦੇ ਨੇ ਅਸਥਾਵਰ ਦਾ ਪਹਾੜ ਨਹੀਂ ਹੁੰਦੇ ਸਾਸੁਰ ਅਸਥਾਵਰ ਦਾ ਪਹਾੜ ਕਰਦੇ ਚਾਰ ਬਣਾਤੇ ਛੇੜੀਆਂ ਤਿੰਨ ਨੇ ਖਾਣੀਆਂ ਚਾਰ ਨੇ ਗੱਲ ਸ਼੍ਰੇਣੀਆਂ ਦੀ ਹੈ ਤੇ ਖਣੀਆਂ ਦੀ ਗੱਲ ਨਹੀਂ ਹੈ ਪਸ਼ੂ 'ਚ ਕਈ ਸ਼੍ਰੇਣੀਆਂ ਨੇ ਪਸ਼ੂ ਦੋ ਖਣੀਆਂ ਦੇ ਨੇ ਪਸ਼ੂ ਅੰਡਿਆਂ 'ਚੋਂ ਵੀ ਪੈਦਾ ਹੁੰਦੇ ਨੇ ਪਸ਼ੂ ਜੇਰ 'ਚੋਂ ਵੀ ਪੈਦਾ ਹੁੰਦੇ ਨੇ ਜਿਹੜੇ ਜ਼ਮੀਨ ਤੇ ਚੱਲਣ ਵਾਲੇ ਆਦਮੀ ਨੇ ਜਾਨਵਰ ਨੇ ਸਭ ਪਸ਼ੂ ਪਸ਼ੂਆਂ 'ਚ ਹੁੰਦੇ ਅੰਡਿਆਂ 'ਚ ਪੈਦਾ ਹੁੰਦੇ ਕੱਟੂ ਪਸ਼ੂ ਨੂੰ ਜੇਰ 'ਚੋਂ ਪੈਦਾ ਹੁੰਦਾ ਮੁਰਗਾ ਵੀ ਅੰਡੇ ਚੋਂਦਾ ਹਾਂ ਮੁਰਗਾ ਵੀ ਅੰਡੇ ਚੋਂਦਾ ਪੈਰ ਨੇ ਖੈਰ ਮੁਰਗਾ ਪਸ਼ੂ ਪਰ ਜੇ ਦੋਹਾਂ ਜਾ ਜਾਂਦਾ ਖੰਭ ਵੀ ਨੇ ਉਹਦੇ ਸ਼੍ਰੇਣੀ ਆ ਗਿਆ ਸ਼੍ਰੇਣੀ ਹੈ ਪਰ ਬੱਚੀ ਹੈ ਪਸ਼ੂਆਂ ਜਾਊਗੀ ਪਰ ਇਹ ਨਹੀਂ ਹੋਗੀ ਅੰਡੇ ਦੇ ਪੈਦਾ ਅੰਡੇ ਦੇ ਪੈਦਾ ਬਹੁਤ ਸ਼੍ਰੇਣੀ ਇਹ ਖਾਣੀਆਂ ਦੋ ਨੇ ਸ਼੍ਰੇਣੀ ਇੱਕ ਹੈ ਸਾਡੇ ਵਿਦਵਾਨਾਂ ਦਾ ਇਨਾ ਨਹੀਂ ਪਤਾ ਵਿਦਵਾਨਾਂ ਕੋ ਬੁੱਧੀ ਕਿੰਨੀ ਹੁੰਦੀ ਹੈ ਵਿਚਾਰਿਆਂ ਕੋ ਸਾਬਤ ਹੋ ਜੂਗਾ ਵੀ ਵਿਦਵਾਨ ਮੂਰਖ ਨੇ ਹਮੇਸ਼ਾ ਹੀ ਮੂਰਖ ਰਹਿਣਗੇ ਵੀ ਜਦੋਂ ਵਿਦਵਾਨ ਗਹਾਂ ਟੱਪਦਾ ਨਾ ਖਾਲ ਜਦੋਂ ਆ ਸਰੀਰ ਤੋਂ ਅੱਗੇ ਪੈਰ ਧਰਦਾ ਹੈ ਮਾਇਆ ਤੋਂ ਅੱਗੇ ਝਾਕਦਾ ਹੈ ਨਿਰਾਕਾਰ ਤੇ ਜਦੋਂ ਇਹ ਦ੍ਰਿਸ਼ਟੀ ਲੈ ਕੇ ਜਾਂਦਾ ਉਦੋਂ ਕਾਲ ਟੱਪਦਾ ਹੈ ਉਦੋਂ ਗੁਰਮੁਖ ਬਣਦਾ ਨਿਰਾਕਾਰ ਸਿੰਘ ਸਭ ਮੂਰਖ ਨੇ ਜੇ ਜੇ ਦਾੜੀ ਭਗਤ ਰੂ ਤੇ ਹੀ ਮੁੜ ਮੁੜ ਜਾਏ ਜਿੰਨੀਆਂ ਮੱਤਾਂ ਨੇ ਕੁਝ ਉੱਚਾ ਲੈ ਕੇ ਜਾਂਦੀਆਂ ਨੇ ਫੇਰ ਮੋੜ ਕੇ ਜ਼ਮੀਨ ਵਾਲੇ ਲਾ ਦਿੰਦੀਆਂ ਨੇ ਦਾੜੀ ਪਹਿਲਾਂ ਉੱਤੇ ਜਾ ਕੇ ਫੁੱਟਦੀ ਹੈ ਥੱਲੇ ਨੂੰ ਝੁਕ ਜਾਂਦੀ ਹੈ ਥੱਲੇ ਆ ਕੇ ਮਾਇਆ ਨਾਲੇ ਜੋੜ ਦਿੰਦੇ ਨੇ ਜਿੰਨੀਆਂ ਮੱਤਾਂ ਨੇ ਸਭ ਮਾਇਆ ਨਾਲ ਜੋੜਦੀਆਂ ਨੇ ਸਭ ਬੰਦੇ ਨਾਲ ਜੋੜਦੀਆਂ ਨੇ ਆ ਕੇ ਜਦੋਂ ਨਿਰਾਕਾਰ ਦੀ ਸਮਝ ਨਹੀਂ ਆਉਂਦੀ ਨਿਰਾਕਾਰ ਦੀ ਗੱਲ ਨਹੀਂ ਕਰਦੀਆਂ ਆ ਕੇ ਬੰਦੇ ਨਾਲ ਜੋੜ ਦਿੰਦੀ ਹੈ ਮਾਇਆ ਨਾਲ ਜੋੜ ਦਿੰਦੀ ਹੈ ਇਹੀ ਕੋਸ਼ਿਸ਼ ਕਬੀਰ ਸਾਹਿਬ ਨੂੰ ਕੀਤੀ ਗਈ ਸੀ ਬਾਹਰ ਵਾਲਿਆਂ ਨੇ ਫੇਰ ਜੋੜ ਰਹੇ ਤੇ ਰਿਧੀਆਂ ਸਿੱਧੀਆਂ ਨਾਲ ਫੇਰ ਸਰੀਰ ਦੀ ਭੁੱਖ ਨਾਲੇ ਜੋੜ ਰਹੇ ਤੇ ਮਾਇਆ ਦੀ ਭੁੱਖ ਨਾਲੇ ਉਹ ਕਹਿੰਦਾ ਨਾਮ ਦੀ ਭੁੱਖ ਹੈ ਮੈਨੂੰ ਮਾਇਆ ਦੀ ਹੈ ਨਹੀਂ ਮੇਰੀ ਭੁੱਖ ਬਦਲ ਦਿੱਤੀ ਪਹਿਲਾਂ ਤਾਂ ਤੁਸੀਂ ਭੁੱਖ ਬਦਲਤੀ ਮੇਰੀ ਹੁਣ ਉਹੀ ਭੁੱਖ ਫੇਰ ਜਗਾ ਰਹੇ ਉਹ ਤਾਂ ਮਰ ਚੁੱਕੀ ਭੁੱਖ ਮੇਰੀ ਹੋ ਕਬੀਰ ਦੀ ਮਾਇਆ ਦੀ ਭੁੱਖ ਮਰ ਚੁੱਕੀ ਸੀ ਉਹ ਜਗਾ ਰਹੇ ਨੇ ਮਾਇਆ ਦੀ ਭੁੱਖ ਉਹ ਕਹਿੰਦਾ ਇਹਦਾ ਮਤਲਬ ਤੁਹਾਡੇ ਚ ਭੁੱਖ ਹੈ ਤੁਹਾਡੀ ਨਹੀਂ ਬੜੀ ਮੈਨੂੰ ਨਹੀਂ ਪਤਾ ਵੀ ਤੁਹਾਡੇ ਅੰਦਰ ਭੁੱਖ ਹੈ ਤੁਸੀਂ ਲਕੋਈ ਬੈਠੇ ਹੋ ਮੈਂ ਤਾਂ ਸਮਝਦਾ ਤੁਹਾਡੇ ਅੰਦਰ ਮਾਇਆ ਦੀ ਭੁੱਖ ਹੈ ਨਹੀਂ ਮੈਨੂੰ ਹੁਣ ਪਤਾ ਲੱਗਿਆ ਵੀ ਤੁਸੀਂ ਅਸਲ 'ਚ ਮਾਇਆ ਦੀ ਭੁੱਖ ਤੇ ਆਗੀ ਹੋਈ ਨਹੀਂ ਮਾਇਆ ਦੀ ਭੁੱਖ ਜਿਉਂਦੀ ਤੇ ਉਹ ਲਕੋਈ ਹੋਈ ਹੈ ਤੁਹਾਡੀ ਇਹ ਸਾਰੇ ਸੰਤ ਜਿੰਨੇ ਨੇ ਜਿਹਨੇ ਡੇਰੇਦਾਰ ਨੇ ਇਹਨਾਂ ਮਾਇਆ ਦੀ ਭੁੱਖ ਲਕੋਈ ਹੋਈ ਹੈ ਪਰ ਮੂਰਖ ਅੰਧ ਕੋਰਾਂ ਵਾਸਤੇ ਲਕੋਈ ਹੋਈ ਹੈ ਗੁਰਮੁਖਾਂ ਨੇ ਬੁਝਲੀ ਗੁਰਮੁਖਾਂ ਨੂੰ ਕੋਟੇ ਕਰਨ ਦੀ ਪਛਾਣ ਹੁੰਦੀ ਹੈ ਜਿਹੜੇ ਮੂਰਖਾਂ ਅੰਧ ਕੋਰ ਨੇ ਸੰਖ ਉਹਨਾਂ ਵਾਸਤੇ ਤਾਂ ਮਹਾਪੁਰਸ਼ ਹੈਗੇ ਗੁਰਮਖ ਵਾਸਤੇ ਬਨਾਰਸ ਕੇ ਠਗਨੇ ਹੋ ਇਹ ਖੋਟੇ ਘਰੇ ਦੀ ਪਛਾਣ ਹੋਣਾ ਨੂੰ ਹੈ ਜਿਹੜੇ ਚੋਰ ਹਰਾਮ ਖੋਰ ਨੇ ਦੋਏ ਕਰਕੇ ਤੇ ਸਿਰਫ ਗੁਰੂ ਨਾਨਕ ਦਸੀਆਂ ਸਾਰੇ ਘੁੰਮ ਕੇ ਹਿੰਦੁਸਤਾਨ 'ਚ ਅਗਰਮਾ ਤੱਕ ਜਿੱਥੇ ਜਿੱਥੇ ਵੀ ਉਹ ਗਏ ਨੇ ਲੰਕਾ ਵਗੈਰਾ ਮੱਕੇ ਤੇ ਕਿ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਜਿਹੜੇ ਧਾਰਮਿਕ ਆਗੂ ਨੇ ਚੋਰ ਹਰਾਮਖੋਰ ਨੇ ਜਿਹੜੇ ਉਹਨਾਂ ਦੇ ਮਗਰ ਲੱਗੇ ਫਿਰਦੇ ਨੇ ਵਿਚਾਰੇ ਮੂਰਖਾਂ ਤੋਂ ਜਿੰਨਾ ਜਰ ਮੂਰਖਾਂ ਤੋਂ ਹੋਰ ਰਹੇ ਹੋ ਚੋਰ ਹਰਾਮਖੋਰਾਂ ਨੂੰ ਕੋਈ ਘਾਟਾ ਨਹੀਂ ਉਹਨਾਂ ਦੀ ਦਾਲ ਰੋਟੀ ਕੋਈ ਘਾਟਾ ਨਹੀਂ ਉਹਨਾਂ ਦੀਆਂ ਕਾਰਾਂ ਦਾ ਪੈਟਰੋਲ ਆ ਨਵੀਂ ਤੇ ਨਵੀਂ ਗੱਡੀ ਉਹਨਾਂ ਨੂੰ ਮਿਲਦੀ ਰਹੂਗੀ ਤੁਸੀਂ ਜੋਰ ਲਾ ਲਓ ਚਾਹੇ ਕੋਈ ਲਾ ਲਓ ਮੂਰਖਤ ਕੋਲ ਨੇ ਤੀਜੀ ਕੋਈ ਕੈਟਾਗਰੀ ਨਹੀਂ ਤੀਜੀ ਕੈਟਾਗਰੀ ਜਿਹਦੀ ਹੈਗੀ ਉਹ ਨਿਆਰਾ ਉਹਦੀ ਉਹ ਤਿੰਨ ਲੋਕ ਤੇ ਨਿਆਰਾ ਫਿਰ ਉਹ ਗੁਰਮੁਖ ਨੇ ਬਸ ਸੰਸਾਰ ਦੀਆਂ ਦੋ ਹੀ ਕੈਟਾਗਰੀਆਂ ਨੇ ਅਸਾਂ ਕਪੂਰਖੰਦ ਕੋਰ ਅਸਾਂ ਚੋਰ ਰਾਮ ਉਹ ਕੈਟਾਗਰੀ ਤਾਂ ਫਿਰ ਇਹਨਾਂ ਦੇ ਵਿੱਚ ਨੇ ਗਾਹਾਂ ਗਾਲ ਵੱਡਾ ਹੱਤਿਆ ਉਹ ਚੋਰ ਨੂੰ ਹੋਰ ਜੋ ਮਰਜ਼ੀ ਕਰਨਗੇ ਉਹ ਗਾਹਾਂ ਇਹਨਾਂ ਦੀ ਕੈਟਾਗਰੀ ਦੇ ਫਿਰ ਵੈਸੇ ਕੈਟਾਗਰੀਆਂ ਦੋ ਹੀ ਨੇ ਵੱਡੀਆਂ ਤੇ ਜਦੋਂ ਸਾਰਿਆਂ ਨੂੰ ਦੱਸ ਨਾਮ ਦੇਣ ਗਏ ਐਡੀ ਉੱਚੀ ਅਵਸਥਾ ਦੀ ਗੱਲ ਦੱਸਣ ਗਏ ਜਾਂਦੇ ਜਾਂਦੇ ਛਡਾਉਣ ਗਏ ਨਹੀਂ ਮੰਨੇ ਇਹ ਤਾਂ ਮੂਰਖੰਦ ਕੋਰ ਸੀ ਉਹਨਾਂ ਦੀ ਸਮਝ ਨਹੀਂ ਆਈ ਗੱਲ ਇਹ ਉਹਨਾਂ ਦੇ ਦੋਹਾਂ ਦੇ ਮਗਰ ਲੱਗੇ ਹੋਏ ਸੀ ਚੋਰਾਂ ਦੇ ਉਹਨਾਂ ਨੇ ਸਮਝਣ ਨਹੀਂ ਦਿੱਤੀ ਇਹ ਫਿਰ ਆਪ ਚੋਰ ਹਰਾਮ ਕੋਰ ਦੋ ਕੈਟਾਗਰੀਆਂ ਬਣਾਤੀਆਂ ਦੋ ਇਹ ਵੀ ਪੜਦੇ ਆ ਰੋਜ਼ ਕਰਦੇ ਵੀ ਇਹੀ ਕੰਮ ਸਭ ਤੋਂ ਸਿੱਖਣ ਦਾ ਕੰਮ ਨਹੀਂ ਕਰਨਾ ਚਾਹੀਦਾ ਹੋਰ ਗੱਲ ਕੋਰ ਤਾਂ ਰਹਿਣਗੇ ਉਹ ਗੱਲ ਅਲੱਗ ਹੈ ਪਰ ਚੋਰ ਹਰਾਮ ਖੋਰ ਕਿਉਂ ਨੇ ਸਾਡੇ ਚੋਰ ਹਰਾਮ ਖੋਰ ਕਿਉਂ ਨੇ ਹੋਰ ਗੱਲ ਕੋਰ ਤਾਂ ਹੋਣਗੇ ਪੈਦਾਇਸ਼ੀ ਹੋਣਗੇ ਨਾ ਬਣਾਉਣਾ ਨਹੀਂ ਹੈ ਉਹ ਤਾਂ ਉਹਨੂੰ ਸਿਆਣੇ ਕਰਨ ਵਾਸਤੇ ਗੁਰਬਾਣੀ ਆਈ ਹੋਈ ਹੈ ਪਰ ਚੋਰ ਹਰਾਮ ਖੋਰ ਕਿਉਂ ਕੁਸ ਬੈਠ ਕਰਕੇ ਇਹ ਅੰਦਰ ਝਾਕ ਕੇ ਦੇਖਣਾ ਪਊਗਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸਭ ਨੂੰ ਆਪਣੇ ਆਪਣੇ ਅੰਦਰ ਝਾਕ ਕੇ ਦੇਖਣਾ ਪਊਗਾ ਵੀ ਗੁਰਬਾਣੀ ਚੋਰ ਹਰਾਮਖੋਰ ਕਿਹਨੂੰ ਕਹਿੰਦੀ ਹੈ ਕਿ ਅਸੀਂ ਤਾਂ ਨਹੀਂ ਉਹਨਾਂ ਦੇ ਵਿੱਚ ਆ ਜਾਂਦੇ ਗੁਰੂ ਦੀ ਗੱਲ ਹੈ ਸਾਰਿਆਂ ਵਾਸਤੇ ਸਿੱਖਾਂ ਵਾਸਤੇ ਅਸੀਂ ਆਪਣੇ ਆਪ ਨੂੰ ਦੇਖਣਾ ਵੀ ਸਾਡੇ ਤੇ ਕਿਹੜੀ ਅਸੀਂ ਕਿੱਥੇ ਖੜੇ ਦੂਆ ਦੂਏ ਨੂੰ ਕਹਿਣ ਦਾ ਮਤਲਬ ਹੈ ਨਹੀਂ ਆਪਣੇ ਦਰਬਾਰ ਵਿੱਚ ਦੂਏ ਨੂੰ ਕਹਿੰਦੇ ਤਾਂ ਲੜਾਈ ਪੈਦਾ ਹੋਊ ਦੂਏ ਨੂੰ ਕਿਉਂ ਕਹੀਏ ਅਸੀਂ ਆਪਣੇ ਆਪ ਨੂੰ ਕਹੀਏ ਆਪ ਸਿੱਖ ਬਣਨ ਦੀ ਲੋੜ ਹੈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜਿਹੜੇ ਦੂਏ ਨੂੰ ਸਿੱਖ ਬਣਾਉਂਦੇ ਨੇ ਆਪ ਚੋਰ ਹਰਾਮ ਖੋਰ ਕਿਉਂ ਨੇ ਆਪ ਸਿੱਖ ਕਿਉਂ ਨਹੀਂ ਜੇ ਉਹ ਹੈਗੇ ਨੇ ਤਾਂ ਸ਼ਰਤ ਹੈ ਗੁਰਬਾਣੀ ਦੇ ਨੂੰ ਅਰਥਾ ਕੇ ਦਿਖਾਉਣ ਜਿੱਦਣ ਗੁਰਬਾਣੀ ਨੂੰ ਅਰਥਾ ਦੇਣਗੇ ਰਾਜਾ ਰਾਮ ਦੀ ਕਹਾਣੀ ਨੂੰ ਜਾਣ ਲੈਣਗੇ ਉਦੋਂ ਮੰਨਾਂਗੇ ਵੀ ਹਾਂ ਠੀਕ ਹੈ ਉਹ ਰਾਜਾ ਰਾਮ ਦੀ ਕਹਾਣੀ ਲਿਖੀ ਹੋਈ ਹੈ ਅਰਥਾਤ ਉਹ ਤੁਸੀਂ ਵੀ ਸਮਝ ਲਓ ਹਾਂਜੀ ਇਹ ਅੱਖਰ ਖਿਰ ਜਾਣਗੇ ਉਹ ਅਖਰ ਇਹਨੂੰ ਨਾ ਅਖਰ ਕੌਣ ਹੈ ਅਖਰ ਆਤਮ ਆਤਮ ਗਿਆਨ ਹੈ ਇਹ ਆਤਮਾ ਇਹਦੇ ਵਿੱਚ ਨਹੀਂ ਹੈ ਅੱਖਰਾਂ 'ਚ ਆਤਮਾ ਨਹੀਂ ਹੁੰਦੀ ਇਹ ਅੱਖਰ ਨੇ ਬਾਣੀ ਵੀ ਨਹੀਂ ਹੈ ਸ਼ਬਦ ਨਹੀਂ ਹੈ ਅਸੀਂ ਇਹਨੂੰ ਸ਼ਬਦ ਗੁਰੂ ਦਾ ਜਿਹੜਾ ਕਹਿੰਦੇ ਰੌਲਾ ਪਾਉਂਦੇ ਆ ਅੱਖਰਾਂ ਨੂੰ ਇਹ ਵੀ ਗੁਰਬਤ ਤੋਂ ਖਿਲਾਫ ਹੈ ਸ਼ਬਦ ਨਹੀਂ ਹੈ ਸ਼ਬਦ ਕੰਨਾਂ ਦਾ ਵਿਸ਼ਾ ਹੁੰਦਾ ਹੈ ਸ਼ਬਦ ਕੰਨਾਂ ਨਾਲ ਸੁਣਿਆ ਜਾ ਸਕਦਾ ਹੈ ਜਾਂ ਇਹ ਬੋਲੇ ਤੇ ਬਾਣੀ ਬਣਨੀ ਹੈ ਬੋਲੇ ਤੇ ਸ਼ਬਦ ਬਣਨਾ ਜਿੰਨਾ ਚ ਅੱਖਾਂ ਨਾਲ ਦੇਖਣ ਵਾਲੀ ਚੀਜ਼ ਅੱਖਰ ਹੈ ਕੰਨਾਂ ਨਾਲ ਸੁਣਨ ਵਾਲਾ ਸ਼ਬਦ ਹੈ ਬੋਲਾਂਗੇ ਅੱਖਰ ਨਹੀਂ ਲਿਖਣ ਬੋਲਣ ਬਾਣ ਬੋਲਣ ਦਾ ਨੋ ਬਾਣੀ ਹੈ ਕਿ ਬਾਣੀ ਕੰਨਾਂ ਦਾ ਵਿਸ਼ਾ ਹੁੰਦੀ ਹੈ ਅੱਖਾਂ ਦਾ ਵਿਸ਼ਾ ਬਾਣੀ ਨਹੀਂ ਹੁੰਦੀ ਐਨੀ ਗੱਲ ਦੀ ਸਾਨੂੰ ਸਮਝ ਨਹੀਂ ਜਿੰਨਾ ਚਿਰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਅੱਗੇ ਤੁਰੀਏ ਕਿਵੇਂ ਰਾਤ ਇੱਥੇ ਰੁਕ ਗਿਆ ਸਾਡਾ ਰਾਤ ਇੱਥੇ ਰੁਕ ਗਿਆ ਉਹ ਬੋਲੇ ਤੇ ਆਵਾਜ਼ ਨਾਲ ਸਾਡੇ ਅੰਦਰ ਆਵਾਜ਼ ਨਹੀਂ ਜਾਣਾ ਅੱਖਰਾਂ ਦੇ ਅੰਦਰ ਨਹੀਂ ਜਾਣਾ ਤੁਹਾਡੇ ਅੱਖਰਾਂ ਨਾਲ ਦੇਖ ਕੇ ਕੀ ਤੁਸੀਂ ਕੀ ਮਿਲੂਗਾ ਤੁਹਾਨੂੰ ਪੜ ਵੀ ਲਿਆ ਚਲੋ ਬੋਲਿਆ ਜਦੋਂ ਕੋਈ ਪੜਦਾ ਹੈ ਤਾਂ ਬੋਲਦਾ ਜਦੋਂ ਲਿਖਦਾ ਜਦ ਵੀ ਬੋਲਦਾ ਉਹ ਨਹੀਂ ਬੋਲਦਾ ਤਾਂ ਅੱਲਾ ਬੋਲਦਾ ਬੋਲੇ ਤੇ ਬਿਨਾਂ ਨਾ ਪੜ ਹੁੰਦਾ ਨਾ ਬੋਲੇ ਤੇ ਬਿਨਾਂ ਲਿਖ ਹੁੰਦਾ ਜਿਸ ਦਾ ਔਰੰਗਜ਼ੇਬ ਨੂੰ ਦਸਮ ਪਾਸ਼ਾ ਨੇ ਨਾਲ ਲਿਖਿਆ ਵੀ ਜਿੰਨਾ ਜੇ ਤੂੰ ਫਟੇ ਬੁਲਾਏਗਾ ਨਹੀਂ ਤੇ ਉਹਨਾਂ ਚਿਰ ਤੇਰੇ ਪ੍ਰਾਣ ਨਹੀਂ ਨਿਕਲਦੇ ਸਰੀਰ ਨਹੀਂ ਛੱਡਦਾ ਜੇ ਜ਼ਿਆਦਾ ਤੰਗ ਹੋ ਗਿਆ ਸਾਰੇ ਯਤਨ ਕਰ ਲੈ ਨਾ ਉਹਦਾ ਸਰੀਰ ਚ ਪ੍ਰਾਣ ਨਿਕਲਣ ਫਿਰ ਉਹਦੀ ਕੁੜੀ ਕਹਿੰਦੀ ਫਤਿਹ ਬੁਲਾਵੇ ਨਾ ਜੇ ਫਤਿਹ ਬੁਲਾਉਂਦਾ ਤਾਂ ਇਸਲਾਮ ਖਤਮ ਹੁੰਦਾ ਉਹਦਾ ਫਿਰ ਕਹਿੰਦਾ ਮੇਰਾ ਮੰਤਰ ਦੂਆ ਪੜ ਲਿਆ ਮੈਂ ਇਸਲਾਮ ਤੋਂ ਖਾਰਜ ਹੋ ਫਸ ਗਿਆ ਫਸ ਗਿਆ ਵਾਹਿਗੁਰੂ ਦਾ ਸ਼ਬਦ ਮੂੰਹ ਚੋਂ ਕੱਢ ਉਹ ਅੱਲਾ ਦੇ ਬਿਨੋਂ ਵਾਹਿਗੁਰੂ ਕੱਢੇ ਕਿਵੇਂ ਖੁਦਾ ਤੋਂ ਬਿਨੋਂ ਵਾਹਿਗੁਰੂ ਕਹੇ ਤਾਂ ਕਿਵੇਂ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਬਿਨਾ ਤੇਰੇ ਪ੍ਰਾਣ ਨਹੀਂ ਨਿਕਲਦੇ ਤਾਂ ਉਹਦੀ ਕੁੜੀ ਸੀ ਕਹਿੰਦੇ ਕੋਲ ਉਹ ਕਹਿੰਦੀ ਹੈ ਵੀ ਅੱਬਾ ਜਾਨ ਜੇ ਤੁਸੀਂ ਬੋਲਣਾ ਤਾਂ ਲਿਖ ਦਿਓ ਕਹਿੰਦਾ ਹਾਂ ਲਿਖ ਦੇ ਬੋਲੇ ਤੇ ਮੇਰਾ ਹੋ ਜਾਂਦਾ ਧਰਮ ਨਾ ਛੜੀ ਸੀ ਉਹ ਵੀ ਹੁਣ ਲਿਖਣ ਤੋਂ ਨਾਲ ਬੋਲਦਾ ਬੋਲਣਾ ਮੂੰਹ ਦਾ ਨਹੀਂ ਹੁੰਦਾ ਬੋਲਣਾ ਦਾ ਆਤਮਾ ਦਾ ਉਹਨੇ ਲਿਖਦਾ ਵਜਾ ਦੇ ਉੱਤੇ ਕਰਮ ਤੋਂ ਐ ਹੋ ਗਈ ਕਰਮ ਨਾਲ ਇਸ ਕਰਕੇ ਜੇ ਪੜਦੇ ਆ ਉਹ ਵੀ ਬੋਲਣ ਦੇ ਨਾਲ ਆ ਜਾਂਦਾ ਬੋਲਦੇ ਤੇ ਬਾਣੀ ਪੜ ਕੇ ਹੀ ਬੋਲਦੇ ਆ ਅਸੀਂ ਜਦ ਪੜਦੇ ਆ ਅੱਖਾਂ ਨਾਲ ਦੇਖਦੇ ਆ ਮੂੰਹ ਨਾਲ ਬੋਲਦੇ ਉਹ ਜਿਹੜੇ ਸਾਡੇ ਕੰਨਾਂ 'ਚ ਪੈਂਦੇ ਨੇ ਸ਼ਬਦ ਕਿਉਂਕਿ ਬੋਲ ਕੰਨਾਂ ਦਾ ਵਿਸ਼ਾ ਸ਼ਬਦ ਕੰਨਾਂ ਦਾ ਵਿਸ਼ਾ ਸ਼ਬਦ ਆਵਾਜ਼ ਤੋਂ ਨਹੀਂ ਹੁੰਦੀ ਹੈ ਉਹ ਕੰਨਾਂ ਦਾ ਵਿਸ਼ਾ ਕੰਨਾਂ ਨਾਲ ਸੁਣੀ ਜਾਂਦੀ ਹੈ ਅੱਖਾਂ ਨਾਲ ਦੇਖੀ ਨਹੀਂ ਜਾਂਦੀ